ਆਸਾ ਕਾਹੂ ਦੀਨੇ ਪਾਟ ਪਟੰਬਰ ਕਾਹੂ ਪਲਕ ਨਿਵਾਰਾ ਕਾਹੂ ਬਰੀ ਗੋਦਰੀ ਨਾਹੀ ਕਾਹੂ ਖਾਨ ਪਰਾਰਾ ਅਹਿਰਖਵਾਦ ਨ ਕੀਜੈ ਰੇ ਮਨ ਸੁਕ੍ਰਿਤ ਕਰ ਕਰ ਲੀਜੈ ਰੇ ਮਨ ਰਹਾਓ ਕੁਮਾਰੈ ਏਕ ਜੋ ਮਾਟੀ ਗੁੰਧੀ ਬਹੁ ਵਿਦਵਾਨੀ ਲਾਈ ਕਾਹੂ ਮਹਿ ਮੋਤੀ ਹਲ ਕਾਹੂ ਵਿਆਦ ਲਗਾਈ ਸੁਮੈ ਮੈਂ ਤਨ ਰਾਖਨ ਕੋ ਦੀਆ ਮੁਕਤ ਕਹੈ ਧਨ ਮੇਰਾ ਜਮ ਕਾ ਡੰਡ ਮੂੜ ਮੈਂ ਲਾਗੈ ਖਿਰ ਮੈਂ ਕਰੈ ਨਿਵੇਰਾ ਹਰ ਜਨ ਉਤਮ ਭਗਤ ਸਦਾਵੈ ਆਗਿਆ ਮਨ ਸੁਖ ਪਾਈ ਜੋ ਤਿਸ ਭਾਵੈ ਸਤ ਕਰਿ ਮਾਨੈ ਭਾਣਾ ਮਨ ਵਸਾਈ ਕਹੈ ਕਬੀਰ ਸੁਨੋਰੇ ਸੰਤੋ ਮੇਰੀ ਮੇਰੀ ਝੂਠੀ ਚਿਰਗੜ ਭਾਰ ਚਟਾਰਾ ਲੈ ਗਇਓ ਤਰੀ ਤਾਗਰੀ ਛੂਟੀ ਆਸਾ ਹਮ ਮਸਕੀਨ ਖੁਦਾਈ ਬੰਦੇ ਤੁਮ ਰਾਜਸ ਮਨ ਭਾਵੈ ਅੱਲਾ ਹਵਲ ਦੀਨ ਕੋ ਸਾਹਿਬ ਜੋਰ ਨਹੀਂ ਫਰਮਾਵੈ ਕਾਜੀ ਬੋਲਿਆ ਬਨ ਨਹੀਂ ਆਵੈ ਰਹਾਉ ਰੋਜਾ ਧਰੈ ਨਿਵਾਜ ਗੁਜਾਰੈ ਕਲਮਾ ਭੇਸਤ ਨਾ ਹੋਈ ਸਤਰ ਕਾਬਾ ਘਾਠੀ ਭੀਤਰ ਜੇ ਕਰ ਜਾਣਾ ਕੋਈ ਨਿਵਾਜ ਸੋਈ ਜੋ ਨਿਆਉ ਵਿਚਾਰੈ ਕਲਮਾ ਅਕਲ ਹੈ ਜਾਣੈ ਪਾਚਹੁ ਮੁਸ ਮੁਸੱਲਾ ਵਿਛਾਵੈ ਤਵ ਤਵ ਦੀਨ ਪਛਾਨੈ ਖਸਮ ਪਛਾਨ ਤਰਸ ਕਰ ਜੀ ਮਹਿ ਮਾਰ ਮਣੀ ਕਰ ਫੀਕੀ ਆਪ ਜਨਾਏ ਅਵਰ ਕੋ ਜਾਣੈ ਤਬ ਹੋਏ ਪਿਸਤ ਸਰੀਕੀ ਮਾਟੀ ਏਕ ਭੇਖ ਧਰ ਨਾਨਾ ਤਾਮਹਿ ਬ੍ਰਹਮ ਪਛਾਨਾ ਕਹਿ ਕਬੀਰਾ ਪਿਸਤ ਛੋੜ ਕਰੇ ਦੋਜਿਕ ਸਿਓ ਮਨ ਮਾਨਾ ਆਸਾ ਗਗਨ ਨਗਰ ਇਕ ਬੂੰਦ ਨ ਬਰਖੈ ਨਾਦ ਕਹਾ ਜੋ ਸਮਾਨਾ ਪਾਰ ਬ੍ਰਹਮ ਪਰਮੇਸ਼ਰ ਮਾਧੋ ਪਰਮਹੰਸ ਲੈ ਸਿਧਾਨਾ ਬਾਬਾ ਬੋਲਤੇ ਤੇ ਕਹਾ ਗਏ ਦੇਹੀ ਕੇ ਸੰਗ ਰਹਾਤੇ ਸੁਰਤ ਮਾਹਿ ਜੋ ਨਿਰਤੇ ਕਰਤੇ ਕਥਾ ਵਾਰਤਾ ਕਹਤੇ ਰਹਾਓ ਬਜਾਵਨ ਹਾਰੋ ਕਹਾ ਗਇਓ ਜਿਨ ਇਹੋ ਮੰਦਰ ਕੀਨਾ ਸਾਖੀ ਸ਼ਬਦ ਸੁਰਤ ਨਹੀਂ ਉਪਜੈ ਖਿੰਚ ਤੇਜ ਸਭ ਲੀਨਾ ਸ਼ਰਵਨਨ ਬਿਗਲ ਭੈ ਸੰਗ ਤੇਰੇ ਇੰਦਰੀ ਕਾ ਬਲ ਥਾਕਾ ਚਰਨ ਰਹੇ ਕਰ ਟਰਕ ਪਰੇ ਹੈ ਮੁਖੋ ਨ ਨਿਕਸੈ ਬਾਤਾ ਥਾਕੇ ਪੰਚ ਦੂਤ ਸਭ ਤਸ ਕਰੇ ਆਪ ਆਪਣਾ ਭ੍ਰਮ ਤੇ ਥਾਕਾ ਮਨ ਕੁੰਚ ਰੋਰ ਥਾਕਾ ਤੇ ਸੂਧ ਧਰ ਰਮ ਤੇ ਮਿਰਤਕ ਪੈ ਦਸੈ ਬੰਦ ਛੂਟੇ ਮਿੱਤਰ ਭਾਈ ਸਭ ਛੋਰੇ ਕਹਾਤ ਕਬੀਰਾ ਜੋ ਖਰ ਤਿਆਵੈ ਜੀਵਤ ਬੰਧਨ ਤੋਰੇ ਆਸਾ ਇਕ ਕੇ ਚਾਰ ਸਰਪਨੀ ਤੇ ਉਪਰ ਨਹੀਂ ਬਲਿਆ ਜਿਨ ਬ੍ਰਹਮਾ ਵਿਸ ਮਹਾਦੇਵ ਛਲਿਆ ਮਾਰ ਮਾਰ ਸਰਪਨੀ ਨਿਰਮਲ ਜਲ ਪੈਠੀ ਜਿਨ ਤ੍ਰਿਭਵਨ ਡਸੀਲੇ ਗੁਰ ਪ੍ਰਸਾਦ ਦੀਠੀ ਰਹਾ ਸਰਪਨੀ ਸਰਪਨੀ ਕਿਆ ਹੋ ਭਾਈ ਜਿਨ ਸਾਜ ਪਛਾਨਿਆ ਤਿਨ ਸਰਪਨੀ ਖਾਈ ਸਰਪਨੀ ਤੇ ਆਨ ਛੂਛ ਨਹੀਂ ਅਵਰਾ ਸਰਪਨੀ ਜੀਤੀ ਕਹਾ ਕਰੈ ਜਮਰਾ ਇਹ ਸ੍ਰਪਨੀ ਤਾ ਕੀ ਕੀਤੀ ਹੋਈ ਬਲ ਅਬਲ ਕਿਆ ਇਸ ਤੇ ਹੋਈ ਇਹ ਬਸਤੀ ਤਾ ਬਸਤ ਸਰੀਰਾ ਗੁਰ ਪ੍ਰਸਾਦ ਸਹਜ ਤਰੇ ਕਬੀਰਾ ਆਸਾ ਕਹਾ ਸਵਾਨ ਕਉ ਸਿਮਰਿਤ ਸੁਨਾਏ ਕਹਾ ਸਾਖਤ ਪਹਿ ਹਰਿ ਗੁਣ ਗਾਏ RAM RAM RAM ਰਮੇ ਰਮ ਰਹੀ ਹੈ ਸਾਖਤ ਸਿਓ ਭੂਲ ਨਹੀਂ ਕਹੀ ਹੈ ਰਹਾਓ कौआ कहा कपूर तिराए कहा विसियर कह दूध पी आए सत संग मिल विवेक बुध होई ਪਾਰਸ ਸੇ ਲੋਹਾ ਕੰਚਨ ਸੋਈ ਸਾਖਤ ਸੋਨ ਸਭ ਕਰੇ ਕਰਾਇਆ ਜੋ ਧੁਰ ਲਿਖਿਆ ਸੋ ਕਰਮ ਕਮਾਇਆ ਅੰਮ੍ਰਿਤ ਲੈ ਲੈ ਨੀਵ ਸਿੰਚਾਈ ਕਹਾਤ ਕਬੀਰ ਉਹ ਕੋ ਸਾਜ ਨਾ ਜਾਈ ਆਸਾ ਲੰਕਾ ਸਾ ਕੋਟ ਸਮੁੰਦ ਸੀ ਖਾਈ ਤੇ ਰਾਵਣ ਘਰ ਖਬਰ ਨਾ ਪਾਈ ਕਿਆ ਮਾਗੋ ਕਿਸ ਥਿਰ ਨਾ ਰਹਾਈ ਦੇਖਤ ਨੈਣ ਚੱਲਿਓ ਜਗ ਜਾਈ ਰਹਾਓ ਇੱਕ ਲਖ ਪੂਤ ਸਵਾ ਲਖ ਨਾਤੇ ਤੇ ਰਾਵਣ ਕਰ ਦਿਆ ਨਾ ਬਾਤੀ ਚੰਦ ਸੂਰਜ ਜਾ ਕੇ ਤਪਤਰ ਸੋਈ ਬੈ ਸੰਤਰ ਜਾ ਕੇ ਕਪਰੇ ਧੋਈ ਗੁਰਮਤਿ ਰਾਮੈ ਨਾਮ ਬਸਾਈ ਆਸਰ ਰਹਿ ਨਾ ਕਤ ਹੂੰ ਜਾਈ ਕਾ ਕਬੀਰ ਸੁਨੋਰੇ ਲੋਈ ਰਾਮ ਨਾਮ ਬਿਨ ਮੁਕਤ ਨਾ ਹੋਈ ਆਸਾ ਪਹਿਲਾ ਪੂਤ ਪਿਛੈਰੀ ਮਾਈ ਗੁਰ ਲਾਗੋ ਚੇਲੇ ਕੀ ਪਾਈ ਏਕ ਚੰਭੋ ਸੁਨੋ ਤੁਮ ਭਾਈ ਦੇਖਤ ਸਿੰਘ ਚਰਾਵਤ ਗਾਈ ਰਾਮ ਜਲ ਕੀ ਮਛਲੀ ਤਰਵਰ ਮਿਆਈ ਦੇਖਤ ਕੁਤਰਾ ਲੈ ਗਈ ਬਿਲਾਈ ਤਲਾ ਰੇ ਬੈਸਾ ਉਪਰ ਸੂਲਾ ਤਿਸ ਕੈ ਪੇੜ ਲਗੇ ਫਲ ਫੂਲਾ ਕੋਰੈ ਚਰ ਭੈ ਚਰਾਵਨ ਜਾਈ ਬਾਹਰ ਬੈਲ ਗੋਨ ਘਰ ਆਈ ਕਹਾਤ ਕਬੀਰ ਜੋ ਇਸ ਪਦ ਬੂਝੈ RAM ਰਮਤ ਤਿਸ ਸਭ ਕਿਛ ਸੂਝੈ 22 ਚੌਪ ਦੇ ਤਥਾ ਪੰਚ ਪਦੇ ਆਸਾ ਸ੍ਰੀ ਕਬੀਰ ਜੀਓ ਕੇ ਤਿਪ ਦੇ 8 ਦੁੱਤ ਕੇ 7 ਇਕ ਤੁਕਾ 1 ਇੱਕ ਓੰਕਾਰ ਸਤਿਗੁਰ ਪ੍ਰਸਾਦ ਬਿੰਦ ਤੇ ਜਿਨ ਪਿੰਡ ਕੀਆ ਅਗਨ ਕੁੰਡ ਰਹਾਇਆ ਦਸ ਮਾਸ ਮਾਤਾ ਉਦਰ ਰਾਖਿਆ ਬਹੁਰ ਲਾਗੀ ਮਾਇਆ ਪ੍ਰਾਨੀ ਕਾਹੇ ਕੋ ਲੋਭ ਲਾਗੇ ਰਤਨ ਜਨਮ ਖੋਇਆ ਪੂਰਵ ਜਨਮ ਕਰਮ ਭੂਮੀ ਬੀਜ ਨਾਹੀ ਬੋਇਆ ਰਹਾਓ ਬਾਰਿਕ ਤੇ ਬਿਰਧ ਵਇਆ ਹੋਣਾ ਸੋ ਹੋਇਆ ਜਾ ਜਮ ਆਏ ਝੋਟ ਪਕੜੈ ਤਵਹਿ ਕਾਹੇ ਰੋਇਆ ਜੀਵ ਲੈ ਕੇ ਆਸ ਕਰਹਿ ਜਮ ਨਿਹਾਰੈ ਸਾਸਾ ਬਾਜੀ ਗਰੀ ਸੰਸਾਰ ਕਬੀਰਾ ਚੇਤ ਢਾਲ ਪਾਸਾ ਆਸਾ ਤਨ ਰਹਿਣੀ ਮਨ ਪੂਨ ਰਪ ਕਰ ਹਾਉ ਪਾਚਉ ਤਤ ਬਰਾਤੀ RAM ਰਾਏ ਸੁਭਾਵ ਲੈ ਹਉ ਆਤਮ ਤੇ ਰੰਗ ਰਾਤੀ ਗਾਓ ਗਾਓ ਰੀ ਦੁਲਹਨੀ ਮੰਗਲ ਜਾਰਾ ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ ਰਹਾਉ ਨਾਭ ਕਮਲ ਮਹਿ ਬੇਦੀ ਰਜਲੇ ਬ੍ਰਹਮ ਗਿਆਨ ਉਚਾਰਾ RAM ਰਾਏ ਸੋ ਦੂਲਹੁ ਪਾਇਓ ਅਸ ਬੜ ਭਾਗ ਹਮਾਰਾ ਸੁਰ ਨਰ ਹੁਣ ਜਨ ਕੌਤ ਕਿਆਏ ਕੋਟ ਤੇ ਤੀਸ ਉਜਾਨਾ ਕਹਿ ਕਬੀਰ ਮੋਹਿ ਵਿਆਹ ਚੱਲੇ ਹੈ ਪੁਰਖ ਏਕ ਭਗਵਾਨਾ ਆਸਾ ਸਾਸ ਕੀ ਦੁਖੀ ਸਸਰ ਕੀ ਪਿਆਰੀ ਜੇਠ ਕੇ ਨਾਮ ਡਰੋਰੇ ਸਖੀ ਸਹੇਲੀ ਨੰਦ ਗਹੇਲੀ ਦੇਵਰ ਕਹਿ ਬਿਰਹਿ ਜਰੋਰੇ ਮੇਰੀ ਮਤ ਬੌਰੀ ਮੈਂ ਰਾਮ ਵਿਸਾਰਿਓ ਕਿਨ ਵਿਦਰਾਂ ਰਹੋਰੇ ਸੇਜੈ ਰੰਤ ਨੈਣ ਨਹੀਂ ਪੇਖੋ ਇਹੋ ਦੁਖ ਕਾ ਸੋ ਕਹੋਰੇ ਰਹਾਉ ਬਾਪ ਸਾਹਿਬ ਕਾ ਕਰੈ ਲਰਾਈ ਮਾਇਆ ਸਾਧ ਮਤਵਾਰੀ ਬੜੇ ਭਾਈ ਕੈ ਜਗ ਸੰਗ ਹੋਤੀ ਤਵ ਹੋ ਨਾਹ ਪਿਆਰੀ ਕਹਾਤ ਕਬੀਰ ਪੰਚ ਕੋ ਝਗਰਾ ਝਗਰਤ ਜਨਮ ਗਵਾਇਆ ਝੂਠੀ ਮਾਇਆ ਸਭ ਜਗ ਬਾਧਿਆ ਮੈਂ ਰਾਮ ਰਮਤ ਸੁਖ ਪਾਇਆ ਆਸਾ ਹਮ ਘਰ ਸੂਤਨ ਹੈ ਨਿਤਾਨਾ ਕੰਠ ਜਿਨਉ ਤੁਮਾਰੇ ਤੂੰ ਤੋ ਵੇਦ ਪੜੋ ਗਾਇਤਰੀ ਗੋਬਿੰਦ ਹਿਰਦੈ ਹਮਾਰੇ ਮੇਰੀ ਜਿਹਵਾ ਵਿਸਨ ਨੈਣ ਨਾਰਾਇਣ ਹਿਰਦੈ ਬਸੈ ਗੋਬਿੰਦਾ ਜਮ ਦੁਆਰ ਜਬ ਪੂਛਿਸ ਬਵਰੇ ਤਬ ਕਿਆ ਕਹਸ ਮੁਕੰਦਾ ਰਹਾ ਹਮ ਗੋਰੂ ਤੁਮ ਗਵਾਰ ਸਾਈ ਜਨਮ ਜਨਮ ਰਖਵਾਰੇ ਕਬਹੂ ਨਾ ਪਾਰ ਉਤਾਰ ਚਰਾਇਓ ਕੈਸੇ ਖਸਮ ਮਾਰੇ ਤੂੰ ਬਾਮਨ ਮੈਂ ਕਾਸੀਕ ਜੁਲਹਾ ਬੂਝੋ ਮੋਰ ਗਿਆਨਾ ਤੁਮ ਤੋ ਜਾਚੇ ਭੂਤ ਰਾਜੇ ਹਰ ਸੋ ਮੋਰ ਧਿਆਨਾ ਆਸਾ ਜਗ ਜੀਵਨ ਐਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਨੰ ਸਾਚ ਕਰ ਹਮ ਗਾਠ ਦੀਨੀ ਛੋੜ ਪਰਮ ਨਿਧਾਨੰ ਬਾਬਾ ਮਾਇਆ ਮੋਹ ਕੀਨ ਜਿਨ ਗਿਆਨ ਰਤਨ ਹਿਰ ਰੀਨ ਰਹਾਉ ਨੈਣ ਦੇਖ ਪਤੰਗ ਊਰਜੈ ਪਸ ਨ ਦੇਖੈ ਆਗੇ ਕਾਲ ਪਾਸ ਨ ਮੂਤ ਜੇਤੈ ਕਨਕ ਕਾਮ ਨਿ ਲਾਗੇ ਕਰ ਵਿਚਾਰ ਵਿਕਾਰ ਪਰ ਹਰਿ ਤਰਨ ਧਾਰਨ ਸੋਏ ਕਹਿ ਕਬੀਰ ਜਗ ਜੀਵਨ ਐਸਾ ਦੁਤੀ ਨਾਹੀ ਕੋਏ ਆਸਾ ਜੋ ਮੈਂ ਰੂਪੀਏ ਬਹੁ ਤੇਰੇ ਆਫੁਨ ਰੂਪ ਨਾ ਹੋਈ ਤਾਗਾ ਤਨ ਸਾਜ ਸਭ ਥਾਕਾ RAM ਨਾਮ ਬਸੇ ਹੋਈ ਆਵ ਮੋਹਿ ਨਾਚਨੋ ਨਾ ਆਵੇ ਮੇਰਾ ਮਨ ਮੰਦਰਿਆ ਨਾ ਬਜਾਵੇ ਰਹਾਉ ਕਾਮ ਕ੍ਰੋਧ ਮਾਇਆ ਲੈ ਜਾਰੀ ਤ੍ਰਿਸ਼ਨਾ ਗਾਗਰ ਫੂਟੀ ਕਾਮ ਚੋਲ ਭਇਆ ਹੈ ਪੁਰਾਣਾ ਗਿਆ ਪਰਮ ਸਭ ਛੂਟੀ ਸਰਬ ਭੂਤ ਏਕੈ ਕਰ ਜਾਣਿਆ ਚੂਕੇ ਬਾਤ ਵਿਵਾਦਾ ਕਹਿ ਕਬੀਰ ਮੈਂ ਪੂਰਾ ਪਾਇਆ ਭਏ RAM ਪ੍ਰਸਾਦਾ ਆਸਾ ਰੋਜਾ ਤਰੈ ਮਨਾਵੇ ਅੱਲੋ ਸਵਾਦ ਜੀਏ ਸੰਘਾਰੈ ਆਪਾ ਦੇਖ ਅਵਰ ਨਹੀਂ ਦੇਖੈ ਕਾਹੇ ਕੋ ਝਖ ਮਾਰੈ ਕਾਜੀ ਸਾਹਿਬ ਏਕ ਤੋਹੀ ਮਹਿ ਤੇਰਾ ਸੋਚ ਵਿਚਾਰ ਨਾ ਦੇਖੈ ਖਬਰ ਨਾ ਕਰਹ ਦੀਨ ਕੇ ਬੋਰੇ ਤਾਤੇ ਜਨਮ ਲੇਖੈ ਰਹਾਉ ਸਾਜਕ ਦੇਵ ਖਾਨਾ ਅੱਲਾਹ ਨਾਰ ਪੁਰਖ ਨਹੀਂ ਕੋਈ ਪੜੇ ਗੁਨੇ ਨਾਹੀ ਕਜ ਬੋਰੇ ਜੋ ਦਿਲ ਮੈਂ ਖਬਰ ਨਾ ਹੋਈ ਅੱਲਾਹ ਗੈਬ ਸਗਲ ਕਟ ਪੀਤਰ ਹਿਰਦਾ ਲਿਓ ਵਿਚਾਰੀ ਹਿੰਦੂ ਤੁਰਕ ਦੋ ਮਹਿ ਏਕੈ ਕਹੈ ਕਬੀਰ ਪੁਕਾਰੀ ਆਸਾ ਤਿਪਦਾ ਇਕ ਤੁਕਾ ਕਿਉ ਸਿੰਗਾਰ ਮਿਲਣ ਕੇ ਤਾਈ ਹਰ ਨਾ ਮਿਲੇ ਜਗ ਜੀਵਨ ਗੁਸਾਈ ਹਰ ਮੇਰੋ ਪਿਰ ਹਉ ਹਰ ਕੀ ਬਹੁਰੀਆ ਰਾਮ ਬੜੇ ਮੈਂ ਤਨਕ ਲਹੋਰੀਆ ਰਹਾਉ ਤਨ ਪਿਰ ਏਕੈ ਸੰਗ ਬਸੇਰਾ ਸੇ ਜੇਕ ਪੈ ਮਿਲਨ ਦੁਹੇਰਾ ਧਨ ਸੁਹਾਗਨ ਜੋ ਪੀਏ ਭਾਵੈ ਕਹਿ ਕਬੀਰ ਫਿਰ ਜਨਮ ਨਾ ਆਵੈ ਆਸਾ ਸ੍ਰੀ ਕਬੀਰ ਹੋ ਕੇ ਦੁਪਦੇ ਇੱਕੋ ਓੰਕਾਰ ਸਤਿਗੁਰੂ ਪ੍ਰਸਾਦਿ ਹੀਰਾ ਹੀਰਾ ਬੇਦ ਪਉਨ ਮਨ ਸਾਜੇ ਰਹਾ ਸਮਾਈ ਸਗਲ ਜੋਤਿਨ ਹੀਰਾ ਬੇਦੀ ਸਤ ਗੁਰ ਬਚਨੀ ਮੈਂ ਪਾਈ ਹਰ ਕੀ ਕਥਾ ਨਾਦ ਬਾਣੀ ਹੰਸ ਹੋਏ ਹੀਰਾ ਰੇ ਪਛਾਨੀ ਰਹਾਉ ਕਹਿ ਕਬੀਰ ਹੀਰਾ ਅਸ ਦੇਖਿਓ ਜਗ ਮਹਾਰਾ ਸਮਾਈ ਗੁਪਤਾ ਹੀਰਾ ਪ੍ਰਗਟ ਪਇਓ ਜਬ ਗੁਰਗਮ ਦਿਆ ਦਿਖਾਈ ਆਸਾ ਪਹਿਲੀ ਕਰੂਪ ਕੁਜਾਤ ਕੋ ਲਖਨੀ ਸੌਰਾ ਭੇਜੈ ਬੁਰੀ ਆਪ ਕੀ ਸਰੂਪ ਸੁਜਾਨ ਸੁਲਖਨੀ ਸਾਜੇ ਉਦਰ ਧਰੀ ਭਲੀ ਸਰੀ ਮੁਈ ਮੇਰੀ ਪਹਿਲੀ ਬਰੀ ਜੁਗ ਜੁਗ ਜੀਵੋ ਮੇਰੀ ਆਪ ਕੀ ਧਰੀ ਰਹਾ ਕਹੋ ਕਬੀਰ ਜਬ ਲਹਰੀ ਆਈ ਬੜੀ ਕਾ ਸੁਹਾਗ ਟਰਿਓ ਲਹਰੀ ਸੰਗ ਭਈ ਅਬ ਮੇਰਾ ਜੇਠੀ ਔਰ ਧਰਿਓ ਆਸਾ ਮੇਰੀ ਬਹਰੀਆ ਕੋ ਤਨਿਆ ਨਾਓ ਲੈ ਰਾਖਿਓ RAM ਜਨਿਆ ਨਾਓ ਇਨ ਮੁੰਡੀਆਂ ਮੇਰਾ ਘਰ ਧੁੰਦਰਾਵਾ ਬਿਟਵਹਿ ਰਾਮ ਰਮਉਆ ਲਾਵਾ ਰਹਾਉ ਕਾ ਕਬੀਰ ਸੁਨੋ ਮੇਰੀ ਮਾਈ ਇਨ ਮੁੰਡੀਆਂ ਮੇਰੀ ਜਾਤ ਗਵਾਈ ਆਸਾ ਰਹਾਉ ਰਹੋ ਰੀ ਬਹੋਰੀਆ ਘੂੰਗਟ ਜਿਨ ਕਾਢੈ ਅੰਤ ਕੀ ਬਾਰ ਲਹੈਗੀ ਨਾ ਆਢੈ ਰਹਾਉ ਘੂੰਗਟ ਕਾੜ ਗਈ ਤੇਰੀ ਆਗੈ ਹੁਣ ਕੀ ਗੈਲ ਤੋਹੇ ਜਿਨ ਲਾਗੈ ਘੂੰਗਟ ਕਾਢੇ ਕੀ ਇਹ ਬੜਾਈ ਦਿਨ 10 5 ਬਹੁ ਭਲੇ ਆਈ ਗੂੰਗੜ ਤੇਰੋ ਤਉ ਪਰ ਸਾਚੈ ਹਰ ਗੁਣ ਗਾਏ ਕੂਦੈ ਅਨ ਨਾਚੈ ਕਾਹਤ ਕਬੀਰ ਬਹੁ ਤਵ ਜੀਤੈ ਹਰ ਗੁਣ ਗਾਵਤ ਜਨਮ ਬਤੀਤੈ ਆਸਾ ਕਰ ਬਤ ਭਲਾ ਨਾ ਕਰਵਟ ਤੇਰੀ ਲਾਗਲੇ ਸੁਨ ਬਿੰਤੀ ਮੇਰੀ ਹਉ ਵਾਰੀ ਮੁਹੇ ਪਿਆਰੇ ਕਰਵਟ ਦੇ ਮੋ ਕਉ ਕਾਹੇ ਕਉ ਮਾਰੇ ਰਹਾਓ ਜੋ ਤਨ ਤੀ ਰਹਿ ਅੰਗ ਨ ਮੋਰਾਉ ਪਿੰਡ ਪਰੈ ਤੋ ਪ੍ਰੀਤ ਨ ਤੋਰਾਉ ਹਮ ਤੁਮ ਬੀਜ ਭਇਓ ਨਹੀਂ ਕੋਈ ਤੁਮ ਹੈ ਸੋ ਕੰਤ ਨਾਰ ਹਮ ਸੋਈ ਕਾਹਤ ਕਬੀਰ ਸੁਨੋਰੇ ਲੋਈ ਅਬ ਤੂਰੀ ਪ੍ਰਤੀਤ ਨਾ ਹੋਈ ਆਸਾ ਕੋਰੀ ਕੋ ਕਾਹੂ ਮਰੂ ਨਾ ਜਾਣਾ ਸਭ ਜਗ ਆਣ ਤਨਾਇਓ ਤਾਨਾ ਰਹਾਓ ਜਬ ਤੋਂ ਸੁਣ ਲੈ ਬੇਦ ਪੁਰਾਨਾ ਤਬ ਹਮ ਇਤਨਕ ਪਸਰਿਓ ਤਾਨਾ ਤਰਨ ਆਕਾਸ਼ ਕੀ ਕਰ ਗਹ ਬਨਾਈ ਚੰਦ ਸੂਰਜ ਦੋਇ ਸਾਥ ਚਲਾਈ ਪਾਈ ਜੋਰ ਬਾਤ ਇਕ ਕੀਨੀ ਤਾ ਤਾਤੀ ਮਨ ਮਾਨਾ ਜੋ ਲਾਏ ਘਰ ਆਪਣਾ ਚੀਨਾ ਘਾਠੀ ਰਾਮ ਪਛਾਨਾ ਕਾਹਤ ਕਬੀਰ ਕਾਰਗਹ ਤੋਰੀ ਸੂਤੈ ਸੂਤ ਮਿਲਾਏ ਕੋਰੀ ਆਸਾ ਅੰਤਰ ਮੈਲ ਜੇ ਤੀਰਥ ਨਾਵੈ ਤਿਸ ਬੈ ਕੁੰਠ ਨਾ ਜਾਣਾ ਲੋਕ ਪਤੀ ਨੇ ਕਛੂ ਨਾ ਹੋਵੈ ਨਾਹੀ RAM ਐ ਆਨਾ ਪੂਜੋ RAM ਏਕ ਹੀ ਦੇਵਾ ਸਾਚਾ ਨਾਮਨ ਗੁਰ ਕੀ ਸੇਵਾ ਰਹਾ ਜਲ ਕੈ ਮੱਜਨ ਦੇ ਗਤ ਹੋਵੈ ਨਿਤਨਿਤ ਨਿਤ ਮੇਂਡਕ ਨਾਵੈ ਜੈਸੇ ਮੇਂਡਕ ਤੈਸੇ ਹੋਏ ਨਰ ਫੇਰ ਫੇਰ ਜੋਨੀ ਆਵੈ ਮਨਹੁ ਕਠੋਰ ਮਰੈ ਬਾਨਾਰ ਸੇ ਨਰਕ ਨ ਬਾਂਚਿਆ ਜਾਈ ਹਰ ਕਾ ਸੰਤ ਮਰੈ ਹਾਰੰਬੈ ਤਾ ਸਗਲੀ ਸੈਨ ਤਰਾਈ ਦਿਨ ਸੁਨਾਰਾਇਣ ਵੇਦ ਨਹੀਂ ਸ਼ਾਸਤਰ ਤਾਹ ਬਸੈ ਨਿਰੰਕਾਰਾ ਕਹਿ ਕਬੀਰ ਨਰ ਤਿਸੈ ਧਿਆਵਹੁ ਬਾਵਰਿਆ ਸੰਸਾਰਾ ਇਕ ਓੰਕਾਰ ਸਤਿਗੁਰ ਪ੍ਰਸਾਦ ਆਸਾ ਬਾਣੀ ਸ੍ਰੀ ਨਾਮ ਦੇਵ ਜੀ ਕੀ ਏਕ ਅਨੇਕ ਵਿਆਪਕ ਪੂਰਕ ਜਦ ਦੇਖੋ ਤਤ ਸੋਈ ਮਾਇਆ ਚਿੱਤਰ ਵਿਚਿਤ੍ਰ ਵਿਮੋਹਿਤ ਬਿਰਲਾ ਬੂਜੈ ਕੋਈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਸੂਤ ਏਕ ਮਣੀ ਸਤ ਸਾਂਸ ਜੈਸੇ ਓਤ ਬੋਧ ਪ੍ਰਭ ਸੋਈ ਰਹਾਉ ਜਲ ਤਰੰਗ ਅਰ ਫੇਰ ਬੁਧ ਵਿਦਾ ਜਲ ਤੇ ਪਿੰਨ ਨਾ ਹੋਈ ਇਹੋ ਪਰਪੰਚ ਪਾਰ ਬ੍ਰਹਮ ਕੀ ਲੀਲਾ ਵਿਚਰ ਧਿਆਨ ਨਾ ਹੋਈ ਮਿਥਿਆ ਭਰਮ ਸੁਪਨ ਮਨੋਤ ਸਤ ਪਦਾਰਥ ਜਾਣਿਆ ਸੁਕ੍ਰਿਤ ਮਨਸਾ ਗੁਰੂ ਉਪਦੇਸੀ ਜਾਗਤ ਹੀ ਮਨ ਮਾਨਿਆ ਕਹਾਤ ਨਾਮ ਦਿਓ ਹਰ ਕੀ ਰਚਨਾ ਦੇਖੋ ਹਿਰਦੈ ਵਿਚਾਰੀ ਕਟ ਕਟ ਅੰਤਰ ਸਰਵ ਅੰਤਰੇ ਕੇਵਲ ਏਕ ਮੁਰਾਰੀ ਆਸਾ ਆਨੀ ਲੈ ਕੁੰ ਭਰਾਈ ਲੈ ਉਦਕ ਠਾਕਰ ਕੋ ਇਸਨਾਨ ਕਰਾਓ ਆਲਿਸ ਲਖ ਦੀ ਜਲ ਮਹਿ ਹੋਤੇ ਬੀਠਲ ਭੈਲਾ ਕਾਇ ਕਰਾਓ ਜਤਰ ਜਾਓ ਤਦ ਬੀਠਲ ਪਹਿਲਾ ਮਹਾ ਆਨੰਦ ਕਰੇ ਸਦ ਲਾ ਰਹਾਓ ਆਨੀ ਲੈ ਫੂਲ ਪਰੋਈ ਲੈ ਮਾਲਾ ਠਾਕੁਰ ਕੀ ਹਉ ਪੂਜ ਕਰੋ ਪਹਿਲੇ ਬਾਸ ਲਈ ਐ ਭਵਰਾ ਬੀਠਲ ਪਹਿਲਾ ਕਾਇ ਕਰੋ ਆਨੀ ਲੈ ਦੂਧ ਰਿਧਾਈ ਲੈ ਖੀਰੰ ਠਾਕੁਰ ਕੋ ਨੈਵੇਦ ਕਰੋ ਪਹਿਲੇ ਦੂਧ ਬਿਠਾਰਿਓ ਬਛਰਾ ਬੀਠਲ ਪਹਿਲਾ ਕਾਇ ਕਰੋ ਈ ਬਹਿ ਬੀਠਲ ਉਭੈ ਬੀਠਲ ਬੀਠਲ ਬਿਨ ਸੰਸਾਰ ਨਹੀਂ ਥਾਨ ਥਨੰਤਰ ਨਾਮਾ ਪ੍ਰਣਵੈ ਪੂਰ ਰਹੋ ਤੂੰ ਸਰਬ ਮਹੀ ਆਸਾ ਮਾਨ ਮੇਰੋ ਗਾਜੇ ਦੇਵਾ ਮੇਰੀ ਕਾਤੀ ਮਾਪੇ ਮਾਪ ਕਾਟਾਓ ਜਮ ਕੀ ਫਾਸੀ ਕਹਾ ਕਰੋ ਜਾਤੀ ਕਹਾ ਕਰੋ ਪਾਤੀ RAM ਕੋ ਨਾਮ ਜਪਾਓ ਦਿਨ ਰਾਤੀ ਰਹਾ ਰਾਂਗਣ ਰਾਂਗੋ ਸੀਵਨ ਸੀਵੋ RAM ਨਾਮ ਮਨ ਕਰੀ ਨਾ ਜੀਵੋ ਭਗਤ ਕਰੋ ਹਰ ਕੇ ਗੁਣ ਗਾਵੋ ਆਠ ਪਹਾਰ ਆਪਣਾ ਖਸਮ ਧਿਆਵੋ ਸੇਨੇ ਕੀ ਸੂਈ ਰੂਪੇ ਕਾ ਧਾਗਾ ਨਾਮੇ ਕਾ ਚਿਤ ਹਰ ਸੋ ਲਾਗਾ ਆਸਾ ਸਾਬ ਕੁੰਜ ਛੋੜੈ ਬਿਖ ਨਹੀਂ ਛਾੜੈ ਉਦਕ ਮਾਹੇ ਜੈਸੇ ਭਗਤ ਧਿਆਨ ਮਾਡੈ ਕਾਹੇ ਕਉ ਕੀਜੈ ਧਿਆਨ ਜਪੰਨਾ ਜਪ ਤੇ ਸੁਧ ਨਾਹੀ ਮਨ ਆਪਣਾ ਰਹਾ ਸਿੰਘਜ ਭੋਜਨ ਜੋ ਨਰ ਜਾਣੈ ਐਸੇ ਹੀ ਠਗ ਦਿਓ ਬਖਾਨੈ ਨਾਮੇ ਕੇ ਸੁਆਮੀ ਲਾਹਲੇ ਝਗਰਾ RAM ਰਸਾਇਣ ਪਿਓ ਰੇ ਦਗਰਾ ਆਸਾ ਪਾਰ ਬ੍ਰਹਮ ਜੇ ਜੀਨ ਸੀ ਆਸਾ ਤੇ ਨਾ ਭਾਵ ਸੀ ਰਾਮਾ ਭਗਤ ਹਚੇਤੀ ਅਲੇ ਅਚਿੰਤ ਮਨ ਰਾਖਸੀ ਕੈਸੇ ਮਨ ਤਰਹਿ ਗਾਰੇ ਸੰਸਾਰ ਸਾਗਰ ਵਿਖੈ ਕੋ ਬਨਾ ਝੂਠੀ ਮਾਇਆ ਦੇਖ ਕੈ ਭੂਲਾ ਰੇ ਮਨਾ ਰਹਾਉ ਛੀਪੇ ਕੇ ਕਰ ਦਨ ਦੈਲਾ ਗੁਰ ਉਪਦੇਸ਼ ਭੈਲਾ ਸੰਤਾ ਕੈ ਪ੍ਰਸਾਦਿ ਨਾਮਾ ਹਰ ਭੇਟਲਾ ਆਸਾ ਬਾਣੀ ਸ੍ਰੀ ਰਵਿਦਾਸ ਜੀਓ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮ੍ਰਿਗ ਮੀਨ ਪ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼ ਪੰਜ ਦੋਖ ਸਾਧ ਜਾਮੈ ਤਾ ਕੀ ਕੇਤਕ ਆਸ ਮਾਧੋ ਅਬਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ ਰਹਾਓ ਤ੍ਰਿਗਤ ਜੋਨ ਅਚੇਤ ਸੰਭਵ ਪੁੰਨ ਪਾਪ ਅਸੋਚ ਮਾਨੁਖਾ ਅਵਤਾਰ ਦੁਲਭ ਤਿਹ ਸੰਗਤਿ ਪੋਚ ਜੀ ਜੰਤ ਜਹਾ ਜਹਾ ਲਗ ਕਰਮ ਕੇ ਬਸ ਜਾਏ ਕਾਲ ਪਾਸ ਅਬਦ ਲਾਗੇ ਕਛ ਨਾ ਚਲੈ ਉਪਾਇ ਰਵਿਦਾਸ ਦਾਸ ਉਦਾਸ ਤਾਜ ਭ੍ਰਮ ਤਪਨ ਤਪ ਗੁਰ ਗਿਆਨ ਭਗਤ ਜਨ ਭੈ ਹਰਨ ਪਰਮਾਨੰਦ ਕਰਹੁ ਨਿਦਾਨ ਆਸਾ ਸੰਤ ਜੀ ਤਨ ਸੰਗਤ ਪ੍ਰਾਨ ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ ਸੰਤ ਜੀ ਸੰਗਤ ਸੰਤ ਕਥਾ ਰਸ ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ ਰਹਾਉ ਸੰਤ ਆਚਰਨ ਸੰਤ ਚੋ ਮਾਰਗ ਸੰਤ ਚਾ ਔਲਗ ਹੋ ਲਗਣੀ ਔਰ ਇਕ ਮਾਗੋ ਭਗਤ ਚਿੰਤਾਮਣ ਜਣੀ ਰਖਾਓ ਅਸੰਤ ਪਾਪੀ ਸਣ ਰਵਿਦਾਸ ਬਣੈ ਜੋ ਜਾਣੈ ਸੋ ਜਾਣ ਸੰਤ ਅਨੰਤ ਹੈ ਅੰਤਰ ਨਾਹੀ ਆਸਾ ਤੁਮ ਚੰਦਨ ਹਾਵੇਂ ਰੰਡ ਬਾਪਰੇ ਸੰਗ ਤੁਮਾਰੇ ਬਾਸਾ ਨੀਤ ਰੂਖ ਤੇ ਊਜ ਪਏ ਹੈ ਗੰਧ ਸੁਗੰਧ ਨਿਵਾਸਾ ਮਾਧਵ ਸਤ ਸੰਗਤ ਸਰਮ ਤੁਮਾਰੀ ਹਮ ਔਗਣ ਤੁਮ ਉਪਕਾਰੀ ਰਹਾਉ ਤੁਮ ਮਖਤੂਲ ਸੁਪੇ ਸਬੀਲ ਹਮ ਬਪਰੇ ਜਸ ਕੀ ਰਾ ਸਤ ਸੰਗਤ ਮਿਲ ਰਹੀ ਹੈ ਮਾਧਵ ਜੈਸੇ ਮਧੁਬ ਮਖੀਰਾ ਜਾਤੀ ਓਛਾ ਪਾਤੀ ਓਛਾ ਓਛਾ ਜਨਮ ਹਮਾਰਾ ਰਾਜਾ RAM ਕੀ ਸੇਵ ਨਾ ਕੀਨੀ ਕਹਿ ਰਵਿਦਾਸ ਚ ਮਾਰਾ ਆਸਾ ਕਹ ਭਇਓ ਜੋ ਤਨ ਭਇਓ ਚਿਨ ਚਿਨ ਪ੍ਰੇਮ ਜਾਏ ਤਉ ਡਰ ਪੈ ਤੇਰੋ ਜਾਨੋ ਤੁਝੈ ਚਰਨ ਅਰ ਬਿੰਦ ਭਵਨ ਮਨ ਪਾਨ ਕਰਤ ਪਾਇਓ ਪਾਇਓ ਰਾਮਈਆ ਧਨ ਰਹਾਓ ਸੰਪਦ ਵਿਪਤ ਪਟਲ ਮਾਇਆ ਧਨ ਤਾ ਮਹਿ ਮਗਨ ਹੋਤ ਨਾ ਤੇਰੋ ਜਾਨ ਪ੍ਰੇਮ ਕੀ ਦੇਵਰੀ ਬਾਧਿਓ ਤੇਰੋ ਜਾਨ ਕਹਿ ਰਵਿਦਾਸ ਛੂਟ ਬੋ ਕਮਨ ਗੁਣ ਆਸਾ ਹਾਰੇ ਖਾਰੇ ਖਾਰੇ ਖਾਰੇ ਖਾਰੇ ਖਾਰੇ ਹਰੇ ਹਰ ਸਿਮਰਤ ਜਨ ਗਏ ਨਿਸਤਰਿ ਤਰੇ ਰਹਾਉ ਹਰ ਕੇ ਨਾਮ ਕਬੀਰ ਉਜਾਗਰੇ ਜਨਮ ਜਨਮ ਕੇ ਕਾਟੇ ਕਾਗਰ ਨਿੰਦ ਨਾਮ ਜੋ ਦੂਧ ਪੀ ਆਇਆ ਤਉ ਜਗ ਜਨਮ ਸੰਕਟ ਨਹੀਂ ਆਇਆ ਜਨ ਰਵਿਦਾਸ RAM ਰੰਗ ਰਾਤਾ ਯੋ ਗੁਰ ਪ੍ਰਸਾਦ ਨਰਕ ਨਹੀਂ ਜਾਤਾ ਮਾਟੀ ਕੋ ਪੁਤਰਾ ਕੈਸੇ ਨਚਤ ਹੈ ਦੇਖੈ ਦੇਖੈ ਸੁਣੈ ਬੋਲੈ ਦੌਰਿਓ ਫਿਰ ਤੋ ਹੈ ਰਹਾਉ ਜਬ ਕਛ ਪਾਵੈ ਤਬ ਗਰਵ ਕਰਤ ਹੈ ਮਾਇਆ ਗਈ ਤਬ ਰੋਣ ਲਗਤ ਹੈ ਮਨ ਬਚ ਕ੍ਰਮ ਰਸ ਕਸੈ ਲੁਭਾਨਾ ਬਿਨਸ ਗਿਆ ਜਾਏ ਕਹੂ ਸਮਾਨਾ ਕਹਿ ਰਵਿਦਾਸ ਬਾਜੀ ਜਗ ਭਾਈ ਬਾਜੀ ਗਰ ਸੋ ਮੋਹੇ ਪ੍ਰੀਤ ਮਨ ਆਈ ਆਸਾ ਬਾਣੀ ਭਗਤ ਤੰਨੇ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਮਤ ਫਿਰਦ ਬਹੁ ਜਨਮ ਬਿਲਾਨੇ ਤਾਨ ਮਨ ਧਨ ਨਹੀਂ ਧੀਰੇ ਲਾਲਜ ਬਿਖ ਕਾਮ ਲੁਬਦਰਾਤਾ ਮਨ ਬਿਸਰੇ ਪ੍ਰਭ ਹੀਰੇ ਰਾਮ ਵੇਖ ਫਲ ਮੀਠ ਲਗੇ ਮਨ ਬੋਰੇ ਝਾਰ ਵਿਚਾਰ ਨਹੀਂ ਜਾਣਿਆ ਗੁਣ ਤੇ ਪ੍ਰੀਤ ਬਢੀ ਅਨ ਭਾਂਤੀ ਜਨਮ ਮਰਨ ਫਿਰ ਤਾਨਿਆ ਜੁਗਤ ਜਾਣ ਨਹੀਂ ਹਿਰਦੈ ਨਿਵਾਸੀ ਜਗਤ ਜਾਲ ਜਮ ਫੰਦ ਪਰੇ ਵੇਖ ਫਲ ਸੰਜ ਭਰੇ ਮਨ ਐਸੇ ਪਰਮ ਪੁਰਖ ਪ੍ਰਭ ਮਨ ਬਿਸਰੇ ਗਿਆਨ ਪ੍ਰਵੇਸ਼ ਗੁਰਹਿ ਧਨ ਆ ਧਿਆਨ ਮਾਨ ਮਨ ਏਕ ਮਏ ਪ੍ਰੇਮ ਭਗਤ ਮਾਨੀ ਸੁ ਜਾਣਿਆ ਤ੍ਰਿਵਤਿ ਅਘਾਨੇ ਮੁਕਤ ਭੈ ਜੋਤ ਸਮਾਏ ਸਮਾਨੀ ਜਾ ਕੈ ਅਛਲੀ ਪ੍ਰਭ ਪਹਿਚਾਨਿਆ ਤੰਡੈ ਤਨ ਪਾਇਆ ਤਰਨੀ ਤਰ ਮਿਲ ਜਨ ਸੰਤ ਸਮਾਨਿਆ ਮਹੱਲਾ ਪੰਜਵਾ ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਣਾ ਆੜ ਧਾਮ ਕੋ ਪਰੋ ਹੋਇਓ ਲਕੀਣਾ ਰਾਮ ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਤ ਕੁਲਾ ਜੋ ਲਾਹਰਾ ਭਇਓ ਗੁਨੀ ਅਗਹੀਰਾ ਰਵਿਦਾਸ ਤੁਮੰਤਾ ਢੋਰਨੀ ਤੇ ਤਿਨ ਤਿਆਗੀ ਮਾਇਆ ਪ੍ਰਗਟ ਹੋਵਾ ਸਾਧ ਸੰਗ ਹਰਿ ਦਰਸ਼ਨ ਪਾਇਆ ਸੈਣ ਨਾਇ ਬੁਧਕਾਰਿਆ ਹੋ ਘਰ ਘਰ ਸੁਨਿਆ ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਮਹਿ ਗਨਿਆ ਇਹ ਵਿਦ ਸੁਨ ਕੈ ਜਾਟਰੋ ਉਠ ਭਗਤੀ ਲਾਗਾ ਮਿਲੇ ਪ੍ਰਤਖ ਗੁਸਾਈਆ ਧੰਨਾ ਵਡ ਭਾਗਾ ਹਿਰੇ ਚਿਤ ਚੇਤਸ ਕੀ ਨਾ ਦਇਆਲ ਦਮੋਦਰ ਵਿਭੈ ਨਾ ਜਾਣਸ ਕੋਈ ਜੇ ਧਾਵ ਹੈ ਬ੍ਰਹਮੰਡ ਖੰਡ ਕਉ ਕਰਤਾ ਕਰੈ ਸੋ ਹੋਈ ਰਹਾਉ ਜਨਨੀ ਘੇਰੇ ਉਦਰੂਪ ਕਮੈ ਪਿੰਡ ਕੀਆ ਦਸ ਦੁਆਰਾ ਦੇਹ ਆਹਾਰ ਅਗਨ ਮਹਿ ਰਾਖੈ ਐਸਾ ਖਸਮ ਮਾਰਾ ਕੁੰਮੀ ਜਲ ਮਾਹੇ ਤਨ ਤਿਸ ਬਾਹਰੇ ਪੰਖ ਕੀਰਤਨ ਨਾਹੀ ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਵਾਹੀ ਪਾਖਣ ਕੀਟ ਗੁਪਤ ਹੋਏ ਰਹਾਤਾ ਤਾਚੋ ਮਾਰਗ ਨਾਹੀ ਕਹੈ ਤੰਨਾ ਪੂਰਨ ਤਾਹੂ ਕੋ ਮਾਤਰੇ ਜੀ ਅਡਰਾਹੀ ਆਸਾ ਸੇਖਰੀ ਜਿਉ ਕੀ ਬਾਣੀ ਇੱਕ ਓੰਕਾਰ ਸਤਿਗੁਰ ਪ੍ਰਸਾਦੇ ਦਿਲੋ ਮੁਹੱਬਤ ਜਿਨ ਸੇਈ ਸਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ ਰਤੇ ਇਸਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ ਤੇ ਹੋਏ ਭਾਰਤੀ ਏ ਰਹਾਓ ਆਪ ਦੀਏ ਡੜ ਲਾਏ ਦਰ ਦਰਵੇਸੇ ਤਿਨ ਧਨ ਜਿਨ ਦੀ ਮਾਓ ਆਏ ਸਫਲ ਸੇ ਪਰਵਦਗਾਰ ਅਪਾਰ ਅਗੰਮ ਬੇਅੰਤ ਤੂੰ ਜਿੰਨਾ ਪਛਾਤਾ ਸੱਚ ਚੁੰਮਾ ਪੈਰ ਮੂ ਤੇਰੀ ਪਨਾਹ ਖੁਦਾਏ ਤੂੰ ਬਖਸੰਦਗੀ ਸੇਖ ਫਰੀਦਾ ਖੈਰ ਦੀਜੈ ਬੰਦਗੀ ਆਸਾ ਬੋਲੇ ਸੇਖ ਫਰੀਦ ਪਿਆਰੇ ਅੱਲਾ ਲੱਗੇ ਇਹੋ ਤਨ ਹੋਸੀ ਖਾਕ ਨਿਮਾਣੀ ਗੋਰ ਘਰੇ ਆਜ ਮਿਲਾਵਾ ਸੇਖ ਫਰੀਦ ਟਾਕਮ ਕੁੰਜੜੀਆ ਮਨਹੁ ਵਿਚਿੰਦੜੀਆ ਰਹਾਓ ਜੇ ਜਾਣਾ ਵਰ ਜਾਈਐ ਘੁਮ ਨਾ ਆਈਐ ਝੂਠੀ ਦੁਨੀਆ ਲਾਗੇ ਨਾ ਆਵਣ ਬੋਲੀਐ ਸੱਚ ਧਰਮ ਝੂਠ ਨਾ ਬੋਲੀਐ ਜੋ ਗੁਰ ਦੱਸੈ ਬਾਟ ਮੁਰੀਦਾ ਜੋਲੀਐ ਛੈ ਲੰਘਨ ਦੇ ਪਾਰੇ ਗੋਰੀ ਮਨ ਧੀਰਿਆ ਕੰਚਨ ਵੰਨੇ ਪਾਸੇ ਕਲ ਵਤ ਜੀਰਿਆ ਸੇਖ ਹੈ ਆਤੀ ਜਾਗੇ ਨਾ ਕੋਈ ਥਿਰ ਰਹਾ ਜਿਸ ਆਸਣ ਹਮ ਬੈਠੇ ਕੇਤੇ ਵੈਸ ਗਿਆ ਕਤਿਕ ਕੂੰਜਾਂ ਚੇਤ ਦੋ ਸਾਵਣ ਬਿਜਲੀਆਂ ਸੀ ਆਲੇ ਸੁਹੰਦੀਆਂ ਫਿਰ ਗਲ ਵਾਹੜੀਆਂ ਚੱਲੇ ਚੱਲਣ ਹਾਰ ਵਿਚਾਰਾ ਏ ਮਨੋ ਗੰਢੇਂਦਿਆਂ ਛਿਮਾਹ ਤੁਣਦਿਆ ਇੱਕ ਕਿਨੋ ਜਿਵੇਂ ਪੁੱਛਿਆ ਅਸਮਾਨ ਫਰੀਦਾ ਖੇਵਟ ਕਿਨ ਗਏ ਜਾਲਣ ਗੋਰਾ ਨਾਲ ਉਲਾਮੇ ਜੀ ਸਹੇ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਗੂਜਰੀ ਮਹੱਲਾ ਪਹਿਲਾ ਚੌਪਦੇ ਘਰ ਪਹਿਲਾ ਤੇਰਾ ਨਾਮ ਕਰੀਤਨ ਨਾਠਿਆ ਜੇ ਮਨ ਉਰਸਾ ਹੋਏ ਕਰਣੀ ਕੁੰਗੂ ਜੇਰ ਲੈ ਘਟ ਅੰਤਰ ਪੂਜਾ ਹੋਏ ਪੂਜਾ ਕੀਚੈ ਨਾਮ ਤੇ ਆਈਐ ਬਿਨ ਨਾਵੈ ਪੂਜ ਨਾ ਹੋਏ ਰਹਾ ਬਾਹਰ ਦੇਵ ਪਖਾਲੀਐ ਜੇ ਮਨ ਧੋਵੈ ਕੋਏ ਝੂਠ ਲੈ ਜਿਉ ਮਾਜੀਐ ਮੋਖ ਪੈ ਆਣਾ ਹੋਏ ਪਸ਼ੂ ਮਿਲੈ ਚੰਗਿਆਈਆ ਖੜ ਖਾਵੈ ਅੰਮ੍ਰਿਤ ਦੇਹ ਨਾਮ ਵਿਹੂਨੇ ਆਦਮੀ ਤ੍ਰਿਗ ਜੀਵਨ ਕਰਮ ਕਰੇ ਨੇੜਾ ਹੈ ਦੂਰ ਨਾ ਜਾਣਿਓ ਨਿਤ ਸਾਰੇ ਸੰਭਾਲੇ ਜੋ ਦੇਵੈ ਸੋ ਖਾਵਣਾ ਕਹੋ ਨਾਨਕ ਸਾਚਾ ਹੈ ਗੁਜਰੀ ਮਹੱਲਾ ਪਹਿਲਾ ਨਾਭ ਕਮਲ ਤੇ ਬ੍ਰਹਮਾ ਉਪਜੇ ਬੇਦ ਪੜਾ ਮੁਖ ਕੰਠ ਸਵਾਰੀ ਤਾਕੋ ਅੰਤ ਨ ਜਾਈ ਲਖਣਾ ਆਵਤ ਜਾਤ ਰਹਿ ਗੁਬਾਰੀ ਪ੍ਰੀਤਮ ਕਿਉ ਬਿਸਰਹਿ ਮੇਰੇ ਪ੍ਰਾਨ ਆਧਾਰ ਜਾ ਕੀ ਭਗਤ ਕਰਹਿ ਜਨ ਪੂਰੇ ਮੁਨ ਜਨ ਸੇਵਾ ਗੁਰ ਵਿਚਾਰੇ ਰਹਾਉ ਰਾਵ ਸਸ ਦੀਪਕ ਜਾ ਕੇ ਤ੍ਰਿਪਹੁਣੀ ਏਕਾ ਜੋਤ ਮੁਰਾਰੇ ਗੁਰਮੁਖ ਹੋਏ ਸੋ ਐਨਸ ਨਿਰਮਲ ਮਨ ਮੁਖ ਰਹਿਣ ਅੰਧਾਰੇ ਸਿੱਧ ਸਮਾਜ ਕਰਹਿ ਨਿ ਝਗੜਾ ਦੋ ਲੋਚਨ ਕਿਆ ਹੈ ਰਾਏ ਅੰਤਰ ਜੋ ਸਭ ਧੁਨ ਜਾਗਾ ਹੈ ਸਤਿਗੁਰ ਝਗਰ ਨਿਵੇਰਾ ਸੁਰ ਨਰ ਨਾਥ ਬੇਅੰਤ ਜੋਨੀ ਸਾਚੈ ਮਹਾਲਿਆ ਪਾਰਾ ਨਾਨਕ ਸਾਜ ਮਿਲੇ ਜਗ ਜੀਵਨ ਨਦਰ ਕਰਹੁ ਨਿਸਤਾਰਾ ਰਾਗ ਗੂਦਰੀ ਮਹੱਲਾ ਤੀਜਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਤ੍ਰਿਗ ਵੇਹਾ ਜੀਵਨਾ ਜਿਤ ਹਰ ਪ੍ਰੀਤ ਨਾ ਪਾਏ ਜਿਤ ਕਮ ਹਰਿ ਵਿਸਰੈ ਦੂਜਾ ਲੱਗੈ ਜਾਏ ਐਸਾ ਸਤਗੁਰ ਸੇਵਿਐ ਮਨਾ ਜਿਤ ਸੇਵਿਐ ਗੋਵਿੰਦ ਪ੍ਰੀਤ ਉਪਜੈ ਅਵਰ ਬਿਸਰ ਸਭ ਜਾਏ ਹਰ ਸੇਤੀ ਚਿਤ ਗਹਿ ਰਹੈ ਜਰਾ ਕਾ ਭਉ ਨ ਹੋਵੀ ਜੀਵਨ ਪਦਵੀ ਪਾਏ ਰਹਾਉ ਗੋਬਿੰਦ ਪ੍ਰੀਤ ਸਿਉ ਇਕ ਸਹਜ ਉਪਜਿਆ ਵੇਖ ਜੈਸੀ ਭਗਤ ਬਣੀ ਆਪ ਸੇਤੀ ਆਪ ਖਾਇਆ ਤਾ ਮਨ ਨਿਰਮਲ ਹੋਵਾ ਜੋਤੀ ਜੋਤ ਸਮਈ ਬਿਨ ਭਾਗਾ ਐਸਾ ਸਤਗੁਰ ਨਾ ਪਾਈਐ ਜੇ ਲੋਚੈ ਸਭ ਕੋਏ ਕੂੜਾ ਕੀ ਪਾਲ ਵਿੱਚੋਂ ਨਿਕਲੈ ਤਾ ਸਦਾ ਸੁਖ ਹੋਏ ਨਾਨਕ ਐਸੇ ਸਤਿਗੁਰ ਕੀ ਕਿਆ ਉਹ ਸੇਵਕ ਸੇਵਾ ਕਰੇ ਗੁਰ ਆਗਾ ਜਿਉ ਧਰੇ ਸਤਿਗੁਰ ਕਾ ਪਾਣਾ ਚਿਤ ਕਰੇ ਸਤਿਗੁਰ ਆਪੇ ਕਿਰਪਾ ਕਰੇ ਗੂਜਰੀ ਮਹੱਲਾ ਤੀਜਾ ਹਰ ਕੀ ਤੁਮ ਸੇਵਾ ਕਰੋ ਦੂਜੀ ਸੇਵਾ ਕਰੋ ਨਾ ਕੋਏ ਜੀ ਹਰ ਕੀ ਸੇਵਾ ਤੇ ਮਨੋ ਚਿੰਦਿਆ ਫਲ ਪਾਈਐ ਦੂਜੀ ਸੇਵਾ ਜਨਮ ਬਿਰਥਾ ਜਾਏ ਜੀ ਹਰ ਮੇਰੀ ਪ੍ਰੀਤ ਰੀਤ ਹੈ ਹਰ ਮੇਰੀ ਹਰ ਮੇਰੀ ਕਥਾ ਕਹਾਣੀ ਜੀ ਗੁਰ ਪ੍ਰਸਾਦ ਮੇਰਾ ਮਨ ਪੀਜੈ ਇਹਾ ਸੇਵ ਬਣੀ ਦੀ ਔਰ ਹਾਉ ਹਰ ਮੇਰਾ ਸਿਮਰਤ ਹਰ ਮੇਰਾ ਸਾਸਤਰ ਹਰ ਮੇਰਾ ਬੰਧਵ ਹਰ ਮੇਰਾ ਭਾਈ ਹਰ ਕੀ ਮੈਂ ਭੂਖ ਲਾਗੈ ਹਰਿ ਨਾਮ ਮੇਰਾ ਮਨ ਤ੍ਰਿਪਤੈ ਹਰ ਮੇਰਾ ਸਾਖ ਅੰਤ ਹੋਏ ਸਖਾਈ ਹਰ ਬਿਨ ਹੋਰ ਰਾਸ ਕੂੜੀ ਹੈ ਚਲਦਿਆ ਨਾਲ ਨਾ ਜਾਈ ਹਰ ਮੇਰਾ ਧਨ ਮੇਰਾ ਸਾਥ ਚਾਲੈ ਜਾਹ ਹੋ ਜਾਉ ਤਹ ਜਾਈ ਸੋ ਝੂਠਾ ਜੋ ਝੂਠੇ ਲਾਗੈ ਝੂਠੇ ਕਰਮ ਕਮਾਈ ਕਹਿ ਨਾਨਕ ਹਰ ਕਾ ਪਾਣਾ ਹੋਵਾ ਕਹਣਾ ਕਛੂ ਨਾ ਜਾਈ ਗੂਦਰੀ ਮਹੱਲਾ ਤੀਜਾ ਜੁਗ ਮਾਹੇ ਨਾਮ ਦੁਲੰਭ ਹੈ ਗੁਰੂ ਪਾਇਆ ਜਾਏ ਬਿਨ ਨਾਵੇ ਮੁਕਤ ਨ ਹੋਵੀ ਵੇਖੋ ਕੋ ਵਿਉ ਪਾਇ ਬਲਿਹਾਰੀ ਗੁਰ ਆਪਣੇ ਸਤ ਬਲਿਹਾਰੈ ਜਾਉ ਸਤਿਗੁਰ ਮਿਲਿਆ ਹਰ ਮਨ ਵਸੈ ਸਹਜੇ ਰਹਿ ਸਮਾਏ ਰਹਾਓ ਜਾਂ ਭਉ ਪਾਏ ਆਪਣਾ ਬੈਰਾਗ ਉਪਜੈ ਮਨ ਆਏ ਬੈਰਾਗੈ ਤੇ ਹਰ ਪਾਈਐ ਹਰ ਸਿਓ ਰਹਿ ਸਮਾਏ ਸੇ ਮੁਕਤ ਦੇ ਮਨ ਜਿਣੈ ਫਿਰ ਧਾਤ ਨਾ ਲਾਗੈ ਆਏ ਦਸਵੇਂ ਦਵਾਰ ਰਾਤ ਕਰੇ ਤ੍ਰਿਭਵਨ ਸੋਜੀ ਪਾਏ ਨਾਨਕ ਗੁਰ ਤੇ ਗੁਰ ਹੋਇਆ ਵੇਖੋ ਤਿਸ ਕੀ ਰਜਾਏ ਇਹੋ ਕਾਰਨ ਕਰਤਾ ਕਰੇ ਜੋਤੀ ਜੋਤਿ ਸਮਾਏ ਗੂਜਰੀ ਮਹੱਲਾ ਤੀਜਾ ਰਾਮ ਰਾਮ ਸਭ ਕੋ ਕਹੈ ਕਹੈ ਰਾਮ ਨਾ ਹੋਏ ਗੁਰ ਪ੍ਰਸਾਦੀ ਰਾਮ ਮਨ ਵਸੈ ਤਾ ਫਲ ਪਾਵੈ ਕੋਈ ਅੰਤਰ ਗੋਬਿੰਦ ਜਿਸ ਲਾਗੈ ਪ੍ਰੀਤ ਹਰ ਤਿਸ ਕਦੇ ਨ ਵਿਸਰੈ ਹਰਿ ਹਰ ਕਰੈ ਸਦਾ ਮਨ ਚੀਤ ਰਹਾਉ ਹਿਰਦੈ ਜਿਨ ਕਾ ਕਪਟ ਵਸੈ ਬਾਹਰੋ ਸੰਤ ਕਹਾਹੇ ਤ੍ਰਿਸ਼ਨਾ ਮੂਲ ਨ ਚੁਕਈ ਅੰਤ ਗਏ ਪਛਤਾਹੇ ਅਨੇਕ ਤੀਰਥ ਜੇ ਜਤਨ ਕਰੈ ਤਾ ਅੰਤਰ ਕੀ ਹਉਮੈ ਕਦੇ ਨ ਜਾਏ ਜਿਸ ਕੀ ਦੁਬਦਾ ਨਾ ਜਾਏ ਧਰਮ ਰਾਏ ਤਿਸ ਦੇ ਸਜਾਏ ਕਰਮ ਹੋਵੇ ਸੋਈ ਜਨ ਪਾਏ ਗੁਰਮੁਖ ਬੂਝੈ ਕੋਈ ਨਾਨਕ ਵਿੱਚ ਹਉਮੈ ਮਾਰੇ ਤਾਂ ਹਰਿ ਭੇਟੈ ਸੋਈ ਗੂਦਰੀ ਮਹੱਲਾ ਤੀਜਾ ਤਿਸ ਜਨ ਸ਼ਾਂਤ ਸਦਾ ਨੇ ਚਲ ਜਿਸ ਕਾ ਬਿਮਾਨ ਗਵਾਏ ਸੋ ਜਨ ਨਿਰਮਲ ਜੇ ਗੁਰਮੁਖ ਬੂਝੈ ਹਰ ਚਰਣੀ ਚਿਤ ਲਾਏ ਹਰ ਚੇਤ ਅਚੇਤ ਮਨਾ ਜੋ ਇੱਛੈ ਸੋ ਫਲ ਹੋਈ ਗੁਰ ਪ੍ਰਸਾਦੀ ਹਰ ਰਸ ਭਾਵਹਿ ਪੀਵਤ ਰਹੈ ਸਦਾ ਸੁਖ ਹੋਈ RAM ਸਤਿਗੁਰ ਭੇਟੇ ਤਾ ਪਾਰ ਸੋਵੈ ਪਾਸ ਹੋਏ ਤਾ ਪੂਜ ਕਰਾਏ ਜੋ ਉਸ ਪੂਜੇ ਸੋ ਫਲ ਪਾਏ ਦੀਖਿਆ ਦੇਵੈ ਸਾਜ ਬੁਝਾਏ ਵਿਣ ਪਾਰ ਸਹਿ ਪੂਜ ਨ ਹੋਵੀ ਵਿਣ ਮਨ ਪਰਚੇ ਅਵਰਾ ਸਮਝਾਏ ਗੁਰੂ ਸਦਾਏ ਅਗਿਆਨੀ ਅੰਧਾ ਕਿਸ ਉਹ ਮਾਰਗ ਪਾਏ ਨਾਨਕ ਵਿਣ ਨਦਰੀ ਕਿਛੂ ਨਾ ਪਾਈਐ ਜਿਸ ਨਦਰ ਕਰੇ ਸੋ ਪਾਏ ਗੁਰ ਪ੍ਰਸਾਦੀ ਦੇ ਵਡਿਆਈ ਆਪਣਾ ਸ਼ਬਦ ਵਰਤਾਏ ਗੂਜਰੀ ਮਹੱਲਾ ਤੀਜਾ ਪੰਜ ਪਦੇ ਨਾ ਕਾਸੀ ਮਤ ਉਪਜੈ ਨਾ ਕਾਸੀ ਮਤ ਜਾਏ ਸਤਿਗੁਰ ਮਿਲਿਆ ਮਤ ਉਪਜੈ ਤਾਂ ਇਹ ਜੀ ਪਾਏ ਹਰ ਕਥਾ ਤੂੰ ਸੁਣ ਰੇ ਮਨ ਸ਼ਬਦ ਮਨ ਵਸਾਏ ਇਹ ਮਤ ਤੇਰੀ ਥਿਰ ਰਹੈ ਤਾਂ ਪਰਮ ਵਿੱਚ ਹੋ ਜਾਏ ਰਹਾਉ ਹਰ ਚਰਨ ਵਿਦਾ ਵਸਾਏ ਤੂੰ ਕਿਲਿ ਹੋਵੈ ਨਾਸ ਪੰਜ ਭੂ ਆਤਮਾ ਬਸ ਕਰੈ ਤਾ ਤੀਰਥ ਕਰੈ ਨਿਵਾਸ ਮਾਨ ਮੁਖ ਇਹੋ ਮਨ ਮੁਗਧ ਹੈ ਸੋਜੀ ਕਿਛੂ ਨ ਪਾਏ ਹਰ ਕਾ ਨਾਮ ਨ 부ਜੀ ਅੰਤ ਗਿਆ ਪਛਤਾਏ ਇਹੋ ਮਨ ਕਾਸੀ ਸਭ ਤੀਰਥ ਸਿਮਰਤਿ ਸਤਗੁਰ ਦੀਆ ਬੁਝਾਏ ਅੜ ਸਰ ਤੀਰਥ ਤੇ ਸੰਗ ਰਹਿ ਜਿਨ ਹਰਿ ਹਿਰਦੈ ਰਹਾ ਸਮਾਏ ਨਾਨਕ ਸਤਗੁਰ ਮਿਲਿਆ ਹੁਕਮ ਬੁਝਿਆ ਏਕ ਵਸਿਆ ਮਨ ਆਏ ਜੋ ਤੁਧ ਭਾਵੈ ਸਭ ਸੱਚ ਹੈ ਸੱਚੇ ਰਹਿ ਸਮਾਏ ਗੂਜਰੀ ਮਹੱਲਾ ਤੀਜਾ ਏਕੂ ਨਾਮ ਨਿਧਾਨ ਪੰਡਿਤ ਸੁਣ ਸਿੱਖ ਸੱਚ ਸੋਈ ਦੂਜੈ ਭਾਏ ਜੇਤਾ ਪੜਹਿ ਪੜਤ ਗੁਣਤ ਸਦਾ ਦੁਖ ਹੋਈ ਹਰ ਚਰਨੀ ਤੂੰ ਲਾਗ ਰਹੋ ਗੁਰ ਸ਼ਬਦ ਸੋਜੀ ਹੋਈ ਹਰ ਰਸ ਰਸਨਾ ਚਾਸ ਤੂੰ ਤਾਂ ਮਨ ਨਿਰਮਲ ਹੋਈ ਰਹਾਉ ਸਤਿਗੁਰੂ ਮਿਲਿਆ ਮਨ ਸੰਤੋਖਿਆ ਤਾ ਫਿਰ ਤ੍ਰਿਸ਼ਨਾ ਭੂਖ ਨ ਹੋਏ ਨਾਮ ਨਿਧਾਨ ਪਾਇਆ ਪਰ ਘਰ ਜਾਏ ਨਾ ਕੋਏ ਕਥਨੀ ਬਦਨੀ ਜੇ ਕਰੇ ਮਨੁ ਬੂਝ ਨਾ ਹੋਏ ਗੁਰਮਤੀ ਘਟ ਜਾਣਨਾ ਹਰ ਨਾਮ ਪਾਵੈ ਸੋਏ ਸੁਣ ਸਾਸਤਰ ਤੂੰ ਨਾ ਬੁਝੀ ਤਾ ਫਿਰਹਿ ਬਾਰੋ ਬਾਰ ਸੋ ਮੂਰਖ ਜੋ ਆਪ ਨਾ ਪਛਾਣੀ ਸੱਚ ਨਾ ਧਰੇ ਪਿਆਰ ਸੱਚਾ ਜਗਤ ਡਹਕਾਇਆ ਕਹਣਾ ਕਛੂ ਨ ਜਾਏ ਨਾਨਕ ਜੋ ਤਿਸ ਭਾਵੈ ਸੋ ਕਰੇ ਜੋ ਤਿਸ ਕੀ ਰਜਾਏ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਰਾਗ ਗੂਜਰੀ ਮਹੱਲਾ ਚੌਥਾ ਚੌਪ ਦੇ ਘਰ ਪਹਿਲਾ ਹਰ ਕੇ ਜਨ ਸਤਿਗੁਰ ਸਤਪੁਰਖਾ ਹਉ ਬਿਨੋ ਕਰੋ ਗੁਰੂ ਪਾਸੇ ਹਮ ਕੀਰੇ ਕਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸਿ ਮੇਰੇ ਮੀਰ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸਿ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਾ ਰਾਸਿ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰਿ ਹਰ ਸਰਧਾਰ ਪਿਆਸ ਹਰਿ ਹਰ ਨਾਮ ਮਿਲੈ ਤ੍ਰਿਵਤਾ ਸਹਿ ਮਿਲ ਸੰਗਤ ਗੁਣ ਪ੍ਰਗਾਸਿਮ ਜਿਨ ਹਰਿ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸੇ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸੇ ਜਿਨ ਹਰ ਜਨ ਸਤਗੁਰ ਸੰਗਤਿ ਪਾਈ ਤਿਨ ਤੁਰ ਮਸਤਿਕ ਲਿਖਿਆ ਲਿਖਾਸੇ ਤਨ ਤਨ ਸਤ ਸੰਗਤ ਜਿਤ ਹਰਿ ਰਸ ਪਾਇਆ ਮਿਲ ਨਾਨਕ ਨਾਮ ਪ੍ਰਗਾ ਸਿੰਘ ਗੂਦਰੀ ਮਹੱਲਾ ਚੌਥਾ ਗੋਵਿੰਦ ਗੋਵਿੰਦ ਪ੍ਰੀਤਮ ਮਨ ਪ੍ਰੀਤਮ ਮਿਲ ਸਤ ਸੰਗਤ ਸਬਦ ਮਨ ਮੋਹ ਹੈ ਜਪ ਗੋਵਿੰਦ ਗੋਵਿੰਦ ਧਿਆਈਐ ਸਭ ਕੋ ਦਾਨ ਦੇ ਪ੍ਰਭ ਹੋ ਹੈ ਮੇਰੇ ਭਾਈ ਜਨਾ ਮੋ ਕੋ ਗੋਵਿੰਦ ਗੋਵਿੰਦ ਗੋਵਿੰਦ ਮਨ ਮੋਹ ਹੈ ਗੋਵਿੰਦ ਗੋਵਿੰਦ ਗੋਵਿੰਦ ਗੁਣ ਗਾਵਾ ਮਿਲ ਗੁਰ ਸਾਧ ਸੰਗਤ ਜਨ ਸੋ ਹੈ ਰਹਾ ਸੁਖ ਸਾਗਰ ਹਰਿ ਭਗਤਿਆ ਗੁਰਮਤਿ ਕੌਲਾ ਰਿਦ ਸਿਧ ਲਾਗੈ ਭਗਿਓ ਹੈ ਜਾਨ ਕਉ ਰਾਮ ਨਾਮ ਆਧਾਰਾ ਹਰ ਨਾਮ ਜਪਤ ਹਰ ਨਾਮੇ ਸੋ ਹੈ ਦੁਰਮਤਿ ਭਾਗ ਹੀਨ ਮਤ ਪੀਕੇ ਨਾਮ ਸੁਣਤੇ ਆਵੇ ਮਨ ਰੋਹੈ ਕਉਆ ਕਾਗ ਕੋ ਅੰਮ੍ਰਿਤ ਰਸ ਪਾਈਐ ਤ੍ਰਿਪਤਾ ਵਿਸ਼ਟਾ ਖਾਏ ਮੁਖ ਗੋਹੈ ਅੰਮ੍ਰਿਤ ਸਰ ਸਤਗੁਰ ਸਤਵਾਦੀ ਜਿਤ ਨਾਤੈ ਕਉਆ ਹੰਸ ਹੋਹੈ ਨਾਨਕ ਤਨ ਤਨ ਵੱਡੇ ਵਡਭਾਗੀ ਜਿਨ ਗੁਰਮਤਿ ਨਾਮ ਹਿਰਦੈ ਮਲ ਧੋਹੈ ਗੂਦਰੀ ਮਹੱਲਾ ਚੌਥਾ ਹਰ ਜਨ ਊਤਮ ਊਤਮ ਬਾਣੀ ਮੁਖ ਬੋਲੇ ਪਰਪਕਾਰੇ ਜੋ ਜਨ ਸੁਣੈ ਸਰਦਾ ਭਗਤ ਜੇਤੀ ਕਰ ਕਿਰਪਾ ਹਰ ਨਿਸਤਾਰੇ RAM ਮੋਕੋ ਹਰ ਜਨ ਮੇਲ ਪਿਆਰੇ ਮੇਰੇ ਪ੍ਰੀਤਮ ਪ੍ਰਾਨ ਸਤਿਗੁਰ ਗੁਰ ਪੂਰਾ ਹਮ ਪਾਪੀ ਗੁਰ ਨਿਸਤਾਰੇ ਰਹਾਓ ਗੁਰਮੁਖ ਵਡ ਭਾਗੀ ਵਡ ਪਾਗੇ ਜਿਨ ਹਰਿ ਹਰ ਨਾਮ ਆਧਾਰੇ ਹਰਿ ਹਰਿ ਅੰਮ੍ਰਿਤ ਹਰਿ ਰਸ ਪਾਵੈ ਗੁਰਮਤਿ ਭਗਤ ਭੰਡਾਰੇ ਜਿਨ ਦਰਸ਼ਨ ਸਤਗੁਰ ਸਤਪੁਰਖ ਨਾ ਪਾਇਆ ਤੇ ਭਾਗਹੀਨ ਜਨ ਮਾਰੇ ਸੇ ਕੂਕਰ ਸੂਕਰ ਗਰਧ ਪਵਹਿ ਗਰਭ ਜੋਨੀ ਦਈਏ ਮਾਰੇ ਮਹਾ ਤਿਆਰੇ ਦੀਨ ਦਇਆਲ ਹੋ ਜਨ ਉਪਰੇ ਕਰ ਕਿਰਪਾ ਲਿਓ ਉਬਾਰੇ ਨਾਨਕ ਜਨ ਹਰ ਕੀ ਸਰਣਾਈ ਹਰਿ ਭਾਵੈ ਹਰ ਨਿਸਤਾਰੇ ਗੂਜਰੀ ਮਹੱਲਾ ਚੌਥਾ ਹੋ ਹੋ ਦਇਆਲ ਮੇਰਾ ਮਨ ਲਾਵੋ ਹੋ ਆਨੰਦ ਰਾਮ ਨਾਮ ਜਿਤਿਆਈ ਸਭ ਸੁਖ ਸਭ ਗੁਣ ਸਭ ਨਿਧਾਨ ਹਾਰੇ ਜਿਤ ਜਪਿਆ ਦੁਖ ਭੋਗ ਸਭ ਲਹਿ ਜਾਈ ਮਨ ਮੇਰੇ ਮੇਰਾ ਰਾਮ ਨਾਮ ਸਖਾ ਹਰਿ ਭਾਈ ਗੁਰਮਤਿ ਰਾਮ ਨਾਮ ਜਸ ਗਾਵਾ ਅੰਤ ਬੇਲੀ ਦਰਗਾ ਲੈ ਛਡਾਈ ਰਹਾਉ ਤੂੰ ਆਪੇ ਦਾਤਾ ਪ੍ਰਭ ਅੰਤਰ ਜਾਮੀ ਕਰ ਕਿਰਪਾ ਲੋਜ ਮੇਰੇ ਮਨ ਲਾਈ ਮੈਂ ਮਨ ਤਨ ਲੋਜ ਲੱਗੀ ਹਰਿ ਸੇਤੀ ਪ੍ਰਭ ਲੋਜ ਪੂਰੀ ਸਤਿਗੁਰ ਸਰਨਾਈ ਮਾਨਸ ਜਨਮ ਪੁੰਨ ਕਰ ਪਾਇਆ ਬਿਨ ਨਾਵੇ ਤ੍ਰਿਗ ਤ੍ਰਿਗ ਬਿਰਥਾ ਜਾਈ ਨਾ ਬਿਨਾ ਰਸ ਕਸ ਦੁਖ ਖਾਵੇ ਮੁਖ ਪੀਕਾ ਥੁਕ ਥੂਕ ਮੁਖ ਪਾਈ ਜੋ ਜਨ ਹਰ ਪ੍ਰਭ ਹਰਿ ਹਰ ਸਰਨਾ ਤਿਨ ਦਰਗਾ ਹਰਿ ਹਰ ਦੇ ਵਡਿਆਈ ਤਾਨੋ ਤਨ ਸਾਬਾਸ ਕਹੈ ਪ੍ਰਭ ਜਨ ਕਉ ਜਨ ਨਾਨਕ ਮੇਲ ਲਏ ਗਲ ਲਾਈ ਗੂਜਰੀ ਮਹੱਲਾ ਚੌਥਾ ਗੁਰਮੁਖ ਸਗੀ ਸਹੇਲੀ ਮੇਰੀ ਮੋਕੋ ਕਉ ਦੇਵੋ ਦਾਨ ਹਰਿ ਪ੍ਰਾਨ ਜੀਵਾਇਆ ਹਮ ਹੋਵਹ ਲਾਲੇ ਬੋਲੇ ਗੁਰ ਸਿੱਖਾ ਕੇ ਜਿਨਾ ਆਣ ਦਿਨ ਹਰ ਪ੍ਰਭ ਪੁਰਖ ਧਿਆਇਆ ਮੇਰਾ ਮਨ ਤਨ ਬਿਰਹੁ ਗੁਰ ਸਿੱਖ ਪਗ ਲਾਇਆ ਮੇਰੇ ਪ੍ਰਾਨ ਸਖਾ ਗੁਰ ਕੇ ਸਿੱਖ ਭਾਈ ਮੋਕੋ ਕਰੋ ਉਪਦੇਸ ਹਰਿ ਮਿਲੈ ਮਿਲਾਇਆ ਰਹਾਉ ਜਾਂ ਹਰ ਪ੍ਰਭ ਭਾਵੈ ਤਾਂ ਗੁਰੂ ਨੂੰ ਮੇਲੇ ਦਿਨ ਵਚਨ ਗੁਰੂ ਸਤਗੁਰ ਮਨ ਭਾਇਆ ਵਡ ਭਾਗੀ ਗੁਰ ਕੇ ਸਿੱਖ ਪਿਆਰੇ ਹਰ ਨਿਰਵਾਣੀ ਨਿਰਵਾਣ ਪਦ ਪਾਇਆ ਸਤ ਸੰਗਤ ਗੁਰ ਕੀ ਹਰਿ ਪਿਆਰੀ ਜਿਨ ਹਰ ਹਰ ਨਾਮ ਮੀਠਾ ਬਨ ਭਾਇਆ ਜਿਨ ਸਤਗੁਰ ਸੰਗਤ ਸੰਗ ਨਾ ਪਾਇਆ ਸੇ ਭਾਗ ਹੀਣ ਪਾਪੀ ਜਮ ਖਾਇਆ ਆਪ ਕਿਰਪਾਲ ਕਿਰਪਾ ਪ੍ਰਭ ਧਾਰੇ ਹਰਿ ਆਪੇ ਗੁਰਮੁਖ ਮਿਲੈ ਮਿਲਾਇਆ ਜਨ ਨਾਨਕ ਬੋਲੇ ਗੁਣ ਬਾਣੀ ਗੁਰ ਬਾਣੀ ਹਰਿ ਨਾਮ ਸਮਾਇਆ ਗੂਦਰੀ ਮਹੱਲਾ ਚੌਥਾ ਜਿਨ ਗੁਰ ਪੁਰਖ ਜਿਨ ਹਰ ਪ੍ਰਭ ਪਾਇਆ ਮੋਕੋ ਕਰ ਉਪਦੇਸ ਹਰਿ ਵੀਟ ਲਗਾਵੇ ਮਨ ਤਨ ਸੀਤਲ ਸਭ ਹਰਿਆ ਹੋਆ ਮੜ ਭਾਗੀ ਹਰ ਨਾਮ ਧਿਆਵੈ ਪਾਈ ਰੇ ਮੋ ਕੋ ਕੋਈ ਆਏ ਮਿਲੈ ਹਰ ਨਾਮ ਦ੍ਰਿੜਾਵੈ ਮੇਰੇ ਪ੍ਰੀਤਮ ਪ੍ਰਾਨ ਮਨ ਤਨ ਸਭ ਦੇਵਾ ਮੇਰੇ ਹਰਿ ਪ੍ਰਭ ਕੀ ਹਰ ਕਥਾ ਸੁਣਾਵੈ ਰਹਾਉ ਤੀਰਜ ਧਰਮ ਗੁਰਮਤਿ ਹਰਿ ਪਾਇਆ ਨਿਤ ਹਰ ਨਾਮੈ ਹਰ ਸਿਉ ਚਿਤ ਲਾਵੈ ਅੰਮ੍ਰਿਤ ਭਜਨ ਸਤਿਗੁਰ ਕੀ ਬਾਣੀ ਜੋ ਬੋਲੇ ਸੋ ਮੁਖ ਅੰਮ੍ਰਿਤ ਪਾਵੈ ਨਿਰਮਲ ਨਾਮ ਜਿਤ ਮੈਲ ਨ ਲਾਗੈ ਗੁਰਮਤਿ ਨਾਮ ਜਪੈ ਲਿਵ ਲਾਵੈ ਨਾਮ ਪਦਾਰਥ ਜਿਨ ਨਰ ਨਹੀਂ ਪਾਇਆ ਸੇ ਭਾਗ ਹੀਣ ਹੋਏ ਮਰ ਜਾਵੈ ਆਨੰਦ ਮੂਲ ਜਗ ਜੀਵਨ ਦਾਤਾ ਸਭ ਜਨ ਕੋ ਆਨੰਦ ਕਰਹੁ ਹਰਿ ਧਿਆਵੈ ਤੂੰ ਦਾਤਾ ਜੀ ਸਭ ਤੇਰੇ ਜਨ ਨਾਨਕ ਗੁਰਮੁਖ ਬਖਸ਼ ਮਿਲਾਵੈ ਇਕ ਓੰਕਾਰ ਸਤਿਗੁਰ ਪ੍ਰਸਾਦਿ ਗੂਜਰੀ ਮਹੱਲਾ ਚੌਥਾ ਘਰ ਤੀਜਾ ਮਾਈ ਬਾਪ ਪੁੱਤਰ ਸਭ ਹਰ ਕੇ ਕੀਏ ਸਭ ਨਾ ਕੋ ਸੰਬੰਧ ਹਰ ਕਰ ਦੀਏ ਹਮਰਾ ਜੋਰ ਸਭ ਰਹਿਓ ਮੇਰੇ ਵੀਰ ਹਰ ਕਾ ਤਨ ਮਨ ਸਭ ਹਰ ਕੈ ਵਾਸੈ ਸਰੀਰ ਰਹਾਓ ਭਗਤ ਜਨਾ ਕੋ ਸਰਦਾ ਆਪ ਹਰ ਲਾਈ ਵਿਚੇ ਗ੍ਰਸਤ ਉਦਾਸ ਰਹਾਈ ਜਬ ਅੰਤਰ ਪ੍ਰੀਤ ਹਰ ਸਿਉ ਭਰਿਆਈ ਤਬ ਜੋ ਕਿਛ ਕਰੇ ਸੋ ਮੇਰੇ ਹਰ ਪ੍ਰਭ ਭਾਈ ਜਿਤ ਕਾਰੈ ਕਮ ਹਉ ਮਰ ਲਾਏ ਸੋ ਹਮ ਕਰਾ ਜੋ ਆਪ ਕਰਾਏ ਜਿਨ ਕੀ ਭਗਤ ਮੇਰੇ ਪ੍ਰਪਾਈ ਤੇ ਜਨ ਨਾਨਕ RAM ਨਾਮ ਲਿਵ ਲਾਈ ਕੂਦਰੀ ਮਹੱਲਾ ਪੰਜਵਾ ਚੌਪ ਦੇ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਾਹਿਰੇ ਮਨ ਚਿਤਵੈ ਉਦਮ ਜਾ ਆਰ ਹਰ ਜਿਉ ਪਰਿਆ ਸੈਲ ਪੱਥਰ ਮੈਂ ਜੰਤੂ ਪਾਏ ਤਾ ਕਾ ਰਿਜ ਕਾਗਿਆ ਕਰ ਤਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੇ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ ਹਰਿਆ ਰਹਾਓ ਜਨਨ ਪਿਤਾ ਲੋਕ ਬਨਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਜੁ ਸੰਭਾਏ ਠਾਕੁਰ ਕਾਹੇ ਮਨ ਭਉ ਕਰਿਆ ਊਡੈ ਊੜਿਆ ਵੈ ਸਹਿ ਕੋ ਸਾਥ ਪਾਛੈ ਬਚਰੇ ਛਰਿਆ ਹੁਣ ਕੌਣ ਖਲਾਵੈ ਕੌਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਾ ਸਸ਼ਟ ਸਿਧਾਨ ਠਾਕੁਰ ਕਰ ਤਲ ਦਰਿਆ ਜਨ ਨਾਨਕ ਬਲ ਬਲ ਸਾਧ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਗੋਦਰੀ ਮਹੱਲਾ ਪੰਜਵਾ ਚਾਪਦੇ ਦੇ ਘਰ ਦੂਜਾ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਕਿਰਿਆ ਚਾਰ ਕਰੈ ਖੜ ਕਰਮਾ ਇਤ ਰਾਤੇ ਸੰਸਾਰੀ ਅੰਤਰ ਮੈਲ ਨ ਉਤਰੈ ਹਉ ਮੈਂ ਬਿਨ ਗੁਰ ਬਾਜੀ ਹਾਰੀ ਮੇਰੇ ਠਾਕੁਰ ਰਖ ਲੇਵੋ ਕਿਰਪਾ ਧਾਰੀ ਕੋਟ ਮੱਥੇ ਕੋ ਵਿਰਲਾ ਸੇਵਕ ਹੋਰ ਸਗਲੇ ਵਿਵਹਾਰੀ ਰਹਾਓ ਸਾਸਤ ਬੇ ਸਿਮਰੇ ਸਭ ਸੋਦੇ ਸਭ ਏਕਾ ਬਾਤ ਪੁਕਾਰੀ ਬਿਨ ਗੁਰ ਮੁਕਤ ਨਾ ਕੋ ਪਾਵੈ ਮਨ ਵੇਖਾਉ ਕਰ ਵਿਚਾਰੀ ਹਰ ਮਦਨ ਕਰ ਸਨਾਨਾ ਆਏ ਧਰ ਸਾਰੀ ਅਨ ਸੋਚ ਕਰੈ ਦਿਨ ਰਾਤੀ ਬਿਨ ਸਤਗੁਰ ਅੰਧਿਆਰੀ ਤਾਵਤ ਤਾਵਤ ਸਭ ਜਗਤ ਆਇਓ ਅਬਾਏ ਹਰ ਦੁਆਰੀ ਦੁਰਮਤ ਮੇੜ ਬੁੱਧਿ ਪ੍ਰਗਾਸੀ ਜਨ ਨਾਨਕ ਗੁਰੂ ਉਤਾਰੀ ਗੂਦਰੀ ਮਹੱਲਾ ਪੰਜਵਾ ਹਰ ਤਨ ਜਾਪ ਹਰ ਤਨ ਤਾਪ ਹਰ ਤਨ ਭੋਜਨ ਪਾਇਆ ਨਿਮਖ ਨਾ ਬਿਸਰੋ ਮਨ ਤੇ ਹਰ ਘਰੇ ਸਾਧ ਸੰਗਤ ਮਹਿ ਪਾਇਆ ਮਾਈ ਖਾਟ ਆਇਓ ਘਰ ਪੂਤਾ ਹਰ ਤਨ ਚਲਤੇ ਹਰ ਤਨ ਬੈਸੇ ਹਰ ਤਨ ਜਾਗਤ ਸੂਤਾ ਰਾਮ ਹਰ ਤਨ ਇਸਨਾਨ ਹਰ ਤਨ ਗਿਆਨ ਹਰ ਸੰਗ ਲਾਏ ਧਿਆਨਾ ਹਰ ਤਨ ਤੁਲਹਾ ਹਰ ਤਨ ਬੇੜੀ ਹਰਿ ਹਰਿ ਤਾਰ ਪੁਰਾਨਾ ਹਰ ਤਨ ਮੇਰੀ ਚਿੰਤ ਵਿਸਾਰੀ ਹਰ ਤਨ ਲਾਇਆ ਧੋਖਾ ਹਰ ਤਨ ਤੇ ਮੈਂ ਨਾਮ ਨਿਧਿ ਪਾਈ ਹਾਚਰਿਓ ਹਰਿ ਧੋਖਾ ਖਾਵੋ ਖਰਚੋ ਟੋਟ ਨਾ ਆਵੇ ਹਲਤ ਪਲਤ ਕੈ ਸੰਗੇ ਇਲਾਦ ਖਜ਼ਾਨਾ ਗੁਰੂ ਨਾਨਕ ਕਉ ਦੀਆ ਓ ਮਨ ਹਰ ਰੰਗ ਰੰਗੇ ਗੂਦਰੀ ਮਹੱਲਾ ਪੰਜਵਾ ਜਿਸ ਸਿਮਰਤ ਸਭ ਕਿਲੁਖ ਨਾਸਾ ਪਿਤਰੀ ਹੋਏ ਉਧਾਰੋ ਸੋ ਹਰਿ ਹਰ ਤੂੰ ਸਾਧੀ ਜਾਪਾਓ ਜਾ ਕਾ ਅੰਤ ਨਾ ਪਾਰੋ ਪੂਤਾ ਮਾਤਾ ਕੀ ਆਸੀਸ ਨਿਮਖ ਨਾ ਬਿਸਰੋ ਤੁਮ ਕਉ ਹਰਿ ਘਰ ਸਦਾ ਭਜੋ ਜਗਦੀਸ਼ ਰਹਾਓ ਸਤਿਗੁਰ ਤੁਮ ਕੋ ਹੋਏ ਦਇਆਲਾ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਅਨੰਦ ਅਨੰਤਾ ਰੰਗ ਤਮਾਸਾ ਪੂਰਨ ਆਸਾ ਕਬਹਿ ਨਾ ਵਿਆਪੈ ਚਿੰਤਾ ਭਵਰ ਤੁਮਾਰਾ ਇਹੋ ਮਨ ਹੋਵੋ ਹਰ ਚਰਨਾ ਹੋ ਕੌਲਾ ਨਾਨਕ ਦਾਸਨ ਸੰਗ ਲਪਟਾਇਓ ਜੋ ਬੂੰਦਾ ਚਾਤ੍ਰਿਕ ਮੌਲਾ ਗੂਜਰੀ ਮਹੱਲਾ ਪੰਜਵਾ ਮਤਾ ਕਰੈ ਪਛਮ ਕੈ ਤਾਈ ਪੂਰਬ ਹੀ ਲੈ ਜਾਤ ਖਿਨ ਬਹਿ ਪਿਉ ਥਾ ਪਰਹਾਰਾ ਆਪਨ ਹਾਥ ਮਤਾਤ ਪਗ ਕਾਹੂ ਕਾਮ ਨ ਆਤ ਜੋ ਅਨਰੂਪਿਓ ਠਾਕੁਰ ਮੇਰਾ ਹੋਏ ਰਹੀ ਓ ਬਾਤ ਰਹਾਓ ਦੇਸ ਕਮਾਉਣ ਧਨ ਜੋਰਨ ਕੀ ਮਨਸਾ ਬੀਚੇ ਨਿਕਸੇ ਸਾਥ ਲਸਕਰ ਨੇਵ ਖਵਾਸ ਸਭ ਤਿਆਗੇ ਜਾਂਪੁਰ ਊਠ ਸਿਧਾਸ ਹੋਏ ਅਨੰਨ ਮਨ ਹਟ ਕੀ ਦ੍ਰਿੜਤਾ ਆਪਸ ਕੋ ਜਾਨਾਤ ਜੋ ਅਨਿੰਦ ਨਿੰਦ ਕਰ ਛੋੜਿਓ ਸੋਈ ਫਿਰ ਫਿਰ ਖਾਤ ਸਾਜ ਸੁਭਾਏ ਭੈ ਕਿਰਪਾਲਾ ਤੇ ਜਨ ਕੀ ਕਾਟੀ ਫਾਸ ਕਹੋ ਨਾਨਕ ਗੁਰਪੂਰਾ ਭੇਟਿਆ ਪ੍ਰਵਾਨ ਗ੍ਰਸਤੋ ਦਾਸ ਗੂਦਰੀ ਮਹੱਲਾ ਪੰਜਵਾ ਨਾਮ ਨਿਧਾਨ ਦਿਨ ਜਨ ਪਿਓ ਤਿਨ ਕੇ ਬੰਧਨ ਕਾਟੇ ਕਾਮ ਕ੍ਰੋਧ ਮਾਇਆ ਬਿਗ ਮਮਤਾ ਇਹ ਵਿਆਜ ਤੇ ਹਾਟੇ ਹਰ ਜਸ ਸਾਧ ਸੰਗ ਮਿਲ ਗਾਇਓ ਗੁਰ ਪ੍ਰਸਾਦ ਭਇਓ ਮਨ ਨਿਰਮਲ ਸਰਬ ਸੁਖਾ ਸੁਖ ਪਾਇਓ ਰਹਾਉ ਜੋ ਕਿਛ ਕੀਓ ਸੋਈ ਪਲ ਮਾਨੈ ਐਸੀ ਭਗਤ ਕਮਾਨੀ ਮਿੱਤਰ ਸਤਰ ਸਭ ਏਕ ਸਮਾਨੇ ਜੋ ਜੁਗਤ ਨੀਸਾਨੀ ਪੂਰਨ ਪੂਰ ਹੈ ਉਹ ਸਰਬ ਥਾਈ ਆਨ ਨਾ ਕਦ ਹੂੰ ਜਾਤਾ ਘਟ ਘੜੇ ਅੰਤਰ ਸਰਬ ਨਿਰੰਤਰ ਰੰਗ ਰਵਿਓ ਰੰਗ ਰਾਤਾ ਭੈ ਕਿਰਪਾਲ ਦਇਆਲ ਗੋਪਾਲਾ ਤਾ ਨਿਰਭੈ ਕੈ ਕਰ ਆਇਆ ਕਾਲ ਕਲੇਸ਼ ਮਿਟੇ ਖਿਨ ਪੀਤਰੇ ਨਾਨਕ ਸਾਜ ਸਮਾਇਆ ਗੂਦਰੀ ਮਹੱਲਾ ਪੰਜਵਾ ਜਿਸ ਮਾਨੁਖ ਪਹਿ ਕਰੋ ਬੇਨਤੀ ਸੋ ਆਪਣੇ ਦੁਖੀ ਭਰਿਆ ਪਾਰ ਬ੍ਰਹਮ ਜਿਨ ਹਿਦੈ ਆਰਾਧਿਆ ਤਿਨ ਭਉ ਸਾਗਰ ਤਰਿਆ ਗੁਰ ਹਰਿ ਬਿਨ ਕੋ ਨਾ ਬ੍ਰਿਥਾ ਦੋ ਕਾਟੈ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਤਿਤ ਮਾਨ ਮਹਤ ਜਸ ਕਾਟੈ ਰਹਾਓ ਮਾਇਆ ਕੇ ਸੰਬੰਧ ਸੈਨ ਸਾਖ ਕਿਥੀ ਕਾਮ ਨ ਆਇਆ ਹਰ ਕਾ ਦਾਸ ਨੀਚ ਕੁਲ ਉਚਾ ਤਿਸ ਸੰਗ ਮਨ ਬਾਛ ਫਲ ਪਾਇਆ ਲਾਖ ਕੋਟ ਵਿਖਿਆ ਕੇ ਬਿੰਜਨ ਤਾ ਮਹਿ ਤ੍ਰਿਸ਼ਨ ਨ ਬੂਜੀ ਸਿਮਰਤ ਨਾਮ ਕੋਟ ਉਜਿਆਰਾ ਬਸਤ ਗੋਤਰ ਸੂਜੀ ਫਿਰਤ ਫਿਰਤ ਤੁਮਰੈ ਦਵਾਰ ਆਇਆ ਭੈ ਪੰਜਨ ਹਰਿ ਰਾਇਆ ਸਾਧ ਕੇ ਚਰਨ ਧੂਰ ਜਨ ਬਾਛੈ ਸੁਖ ਨਾਨਕ ਇਹੋ ਪਾਇਆ ਗੂਜਰੀ ਮਹੱਲਾ ਪੰਜਵਾ ਪੰਜ ਪਦਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਪ੍ਰਥਮੇ ਗਰਭ ਮਾਤਾ ਕੈ ਵਾਸਾ ਉਹਾ ਛੋੜ ਧਰਨ ਵੈ ਆਇਆ ਚਿੱਤਰਸਾਲ ਸੁੰਦਰ ਬਾਗ ਮੰਦਰੇ ਸੰਗ ਨਾ ਕਛੂ ਜਾਇਆ ਅਵਰ ਸਾ ਮਿਥਿਆ ਲੋਭ ਲੱਭੀ ਗੁਰ ਪੂਰਾ ਦਿਓ ਹਰ ਨਾਮਾ ਜੀ ਕੋ ਇਹਾ ਵਸਤ ਫਬੀ ਰਹਾਓ ਇਸ਼ਟ ਮੀਤ ਬੰਧਵ ਸੁਭਾਈ ਸੰਗ ਬਨਤਾ ਰਚ ਹਸਿਆ ਜਬ ਅੰਤੀ ਅਵਸਰ ਆਏ ਬਨਿਓ ਹੈ ਪੁਨ ਪੇਖਤੀ ਕਾਲ ਗ੍ਰਸਿਆ ਕਰ ਕਰ ਅਨਰਥ ਵਿਹਾਜੀ ਸੰਪੈ ਸਿਉਨਾ ਰੂਪਾ ਦਾਮਾ ਪਾੜੀ ਕੋ ਉਹ ਪਹਾੜਾ ਮਿਲਿਆ ਹੋਰ ਸਗਲ ਪਇਓ ਵਿਰਾਨਾ ਹੈਵਰ ਗੈਵਰ ਰਤ ਸੰਵਾਹੇ ਗਹੋ ਕਰ ਕੀਨੇ ਮੇਰੇ ਜਬ ਤੇ ਹੋਈ ਲਾਮੀ ਧਾਈ ਚੱਲਹਿ ਨਾਹੀ ਇਕ ਪੈਰੇ ਨਾਮ ਤਨ ਨਾਮ ਸੁਖ ਰਾਜਾ ਨਾਮ ਕੁਟੰਬ ਸਹਾਈ ਨਾਮ ਸੰਪਤ ਗੁਰੂ ਨਾਨਕ ਕਉ ਦੀ ਉਹ ਮਰੈ ਨ ਆਵੇ ਜਾਈ ਗੂਦਰੀ ਮਹੱਲਾ ਪੰਜਵਾ ਤੇ ਪਦੇ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਦੁਖ ਬਿਨਸੇ ਸੋ ਕੀਆ ਨਿਵਾਸਾ ਤ੍ਰਿਸ਼ਨਾ ਜਲਨ 부ਝਾਈ ਨਾਮ ਨਿਧਾਨ ਸਤਿਗੁਰੂ ਦ੍ਰਿੜਾਇਆ ਬਿਨਸ ਨਾ ਆਵੇ ਜਾਈ ਹਰ ਜਮ ਆਇਆ ਬੰਧਨ ਟੂਟੇ ਪੈ ਕਿਰਪਾਲ ਦਇਆਲ ਪ੍ਰਭ ਮੇਰੇ ਸਾਧ ਸੰਗ ਮਿਲ ਛੂਟੇ ਰਹਾਉ ਆਠ ਬਾਰ ਹਰ ਕੇ ਗੁਣ ਗਾਵੇ ਭਗਤ ਪ੍ਰੇਮ ਰਾਸੀ ਮਾਤਾ ਹਰਖ ਸੂਖ ਦੋ ਮਾਏ ਨਿਰਾਲਾ ਕਰਨੈ ਹਾਰ ਪਛਾਤਾ ਜਿਸ ਕਾ ਸਾਥ ਤਿਨ ਹੀ ਰਖ ਲਿਆ ਸਗਲ ਜੂਤ ਬਣ ਆਈ ਕਹੋ ਨਾਨਕ ਪ੍ਰਭ ਪੁਰਖ ਦਇਆਲਾ ਕੀਮਤ ਕਹਣ ਨਾ ਜਾਈ ਗੂਜਰੀ ਮਹੱਲਾ ਪੰਜਵਾ ਦੋਪਦੇ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਤਿਤ ਪਵਿੱਤਰ ਲੀਏ ਕਰ ਆਪਣੇ ਸਗਲ ਕਰਤ ਨਮਸਕਾਰੋ ਵਰਨ ਜਾਤ ਕੋ ਪੂਛੈ ਨਾਹੀ ਬਾਛੈ ਚਰਨ ਰਵਾਰੋ ਠਾਕੁਰ ਐਸੋ ਨਾਮ ਤੁਮਾਰੋ ਸਗਲ ਸ੍ਰਿਸ਼ਟ ਕੋ ਧਣੀ ਕਹੀਜੈ ਜਨ ਕੋ ਅੰਗ ਨਿਰਾਰੋ ਰਹਾਓ ਸਾਧ ਸੰਗ ਨਾਨਕ ਬੁੱਧੀ ਪਾਈ ਹਰ ਕੀਰਤਨ ਆਧਾਰੋ ਨਾਮ ਦਿਓ ਤ੍ਰਿਲੋਚਨ ਕਬੀਰ ਦਾਸਰੋ ਮੁਕਤ ਭਇਓ ਚੰਮਿਆਰੋ ਬੂਦਰੀ ਮਹੱਲਾ ਪੰਜਵਾ ਹੈ ਨਾਹੀ ਕੋ ਬੂਦਨ ਹਾਰੋ ਜਾਣਾ ਕੌਣ ਪਤਾ ਸਿਵ ਰੰਚ ਅਰ ਸਗਲ ਮੋਹਨ ਜਨ ਗਹਿ ਨਾ ਸਕਾਏ ਗਤਾ ਪ੍ਰਭ ਕੀ ਅਗਮ ਅਗਾਧ ਕਥਾ ਸੁਨਿਐ ਅਵਰ ਅਵਰ ਬਿਦ ਬੁਝਿਐ ਬਖਨ ਕਥਨ ਰਹਤਾ ਰਹਾਉ ਆਪੇ ਭਗਤਾ ਆਪ ਸੁਆਮੀ ਆਪਨ ਸੰਗ ਰਤਾ ਨਾਨਕ ਕੋ ਪ੍ਰਭ ਪੂਰ ਰਹਿਓ ਹੈ ਪੇਖਿਓ ਜਤਰ ਕਥਾ ਗੂਜਰੀ ਮਹੱਲਾ ਪੰਜਵਾ ਮਤਾ ਮਸੂਰ ਤੇ ਅਵਰ ਸਿਆਨ ਪਇਓ ਜਨ ਕੋ ਕਛੂ ਨਾ ਆਇਓ ਜਹ ਜਾ ਔਸਰ ਆਏ ਬਨਿਓ ਹੈ ਤਹਾ ਤਹ ਹਰਿ ਧਿਆਇਓ ਪ੍ਰਭ ਕੋ ਭਗਤ ਵਛਲ ਬਿਰਦਾਇਓ ਕਰੇ ਪ੍ਰਤਪਾਲ ਬਾਰਿਕ ਕੀ ਨਿਆਈ ਜਨ ਕੋ ਲਾਡ ਲਡਾਇਓ ਰਹਾਓ ਜਪ ਤਪ ਸੰਜਮ ਕਰਮ ਧਰਮ ਹਰਿ ਕੀਰਤਨ ਜਨ ਗਾਇਓ ਸਰਨ ਪਰਿਓ ਨਾਨਕ ਠਾਕੁਰ ਕੀ ਅਭੈ ਦਾਨ ਸੁਖ ਪਾਇਓ ਗੂਦਰੀ ਮਹੱਲਾ ਪੰਜਵਾ ਦਿਨ ਰਾਤੀ ਆਰਾਧੋ ਪਿਆਰੋ ਨਿਮਖ ਨ ਕੀਜੈ ਢੀਲਾ ਸੰਤ ਸੇਵਾ ਕਰਿ ਭਾਮ ਨੀ ਲਾਜੈ ਤਿਆਗ ਮਾਨ ਹਾ ਢੀਲਾ ਮੋਹਨ ਪ੍ਰਾਨ ਮਾਨ ਰਾਗੀ ਲਾ ਵਾਸ ਰਹੋ ਹੀਰੇ ਕੈ ਸੰਗੇ ਪੇਖ ਮੋਹਿਓ ਮਨ ਲੀਲਾ ਰਾਵ ਜਿਸ ਸਿਮਰਤ ਮਨ ਹੋਤ ਆਨੰਦਾ ਉਤਰੈ ਮਨੋ ਜੰਗੀਲਾ ਮਿਲਬੇ ਕੀ ਮਹਿਮਾ ਵਰਣ ਨ ਸਾਕਉ ਨਾਨਕ ਪਰੈ ਪਰੀਲਾ ਗੋਦਰੀ ਮਹੱਲਾ ਪੰਜਵਾ ਮੁਨ ਜੋਗੀ ਸਾਸਤ੍ਰਾਗੀ ਕਹਾਵਤ ਸਭ ਕੀਨੇ ਬਸ ਆਪਨ ਹੀ ਤੀਨ ਦੇਵ ਹਰ ਕੋੜ ਤੇ ਤੀਸਾ ਤਿਨ ਕੀ ਹੈਰਤ ਕਛ ਨਾ ਰਹੀ ਬਲਵੰਤੀ ਵਿਆਪ ਰਹੀ ਸਭ ਮਹੀ ਅਵਰ ਨ ਜਾਣ ਸਕੋ ਮਰਮਾ ਗੁਰ ਕਿਰਪਾ ਤੇ ਲਹੀ ਰਹਾਉ ਜੀਤ ਜੀਤ ਜੀਤੇ ਸਭ ਥਾਨਾ ਸਗਲ ਭਵਨ ਲਪਟਹੀ ਕਹੋ ਨਾਨਕ ਸਾਧ ਤੇ ਭਾਗੀ ਹੋਏ ਤੇਰੀ ਚਰਨ ਗਹੀ ਗੂਦਰੀ ਮਹੱਲਾ ਪੰਜਵਾ ਦੋਏ ਕਰ ਜੋੜ ਕਰੀ ਬੇਨੰਤੀ ਠਾਕੁਰ ਆਪਣਾ ਧਿਆਇਆ ਹਾ ਦੇ ਰਾਖੇ ਪਰਮੇਸ਼ਰ ਸਗਲਾ ਦੁਰਤ ਮਿਟਾਇਆ ਠਾਕੁਰ ਹੋਏ ਆਪ ਦਇਆਲ ਭਈ ਕਲਿਆਣ ਆਨੰਦ ਰੂਹੀ ਹੋਈ ਹੈ ਉਰੇ ਬਾਲ ਗੋਪਾਲ ਰਾਉ ਮਿਲ ਵਰ ਨਾਰੀ ਮੰਗਲ ਗਾਇਆ ਠਾਕੁਰ ਕਾ ਜੈਕਾਰ ਕਹੋ ਨਾਨਕ ਤਿਸ ਗੁਰ ਬਲਿਹਾਰੀ ਜਿਨ ਸਭ ਕਾ ਕੀਆ ਉਧਾਰ ਗੂਜਰੀ ਮਹੱਲਾ ਪੰਜਵਾ ਮਾਤ ਪਿਤਾ ਭਾਈ ਸਦ ਬੰਧਵ ਤਿਨ ਕਾ ਬਲ ਹੈ ਥੋਰਾ ਜਨਕ ਰੰਗ ਮਾਇਆ ਕੇ ਪੇਖੇ ਕਿਸ ਸਾਜ ਨਾ ਚਾਲੈ ਭੋਰਾ ਠਾਕੁਰ ਤੁਝ ਵਿਰਾਹੇ ਆਹੇ ਨਾ ਮੋਰਾ ਮੋਹਿ ਅਨਾਸ ਨਿਰਗੁਣ ਗੁਣ ਨਾਹੀ ਮੈਂ ਆਇਓ ਤੁਮਰਾ ਧੋਰਾ ਰਹਾ ਬਾਲ ਬਾਲ ਬਾਲ ਬਾਲ ਚਰਨ ਤੋਂ ਮਾਰੇ ਈਹਾ ਉਹਾ ਤੁਮਾਰਾ ਜੋਰਾ ਸਾਧ ਸੰਗ ਨਾਨਕ ਦਰਸ ਪਾਇਓ ਬਿਨ ਸਗਲ ਨਿਹੋਰਾ ਹੋਰਾ ਗੂਜਰੀ ਮਹੱਲਾ ਪੰਜਵਾ ਆਲ ਜਾਲ ਭ੍ਰਮ ਮੋਹਤ ਜਾਵੈ ਪ੍ਰਭ ਸੇਤੀ ਰੰਗ ਲਾਈ ਮਨ ਕੋ ਇਹ ਉਪਦੇਸ਼ ਦ੍ਰਿੜਾਵੇ ਸਹਜ ਸਾਜ ਗੁਣ ਗਾਈ ਸਾਜਨ ਐਸੋ ਸੰਸਾਈ ਜਿਸ ਭੇਟੇ ਟੂਟੈ ਮਾਇਆ ਬੰਧ ਮਿਸਰ ਨ ਕਬਹੂ ਜਾਈ ਰਾਮ ਕਰਤ ਕਰਤ ਅਨਕ ਬਹੁ ਭਾਤੀ ਨੀਕੀ ਇਹ ਠਹਰਾਈ ਮਿਲ ਸਾਧੂ ਹਰ ਜਸ ਗਾਵੇ ਨਾਨਕ ਭਵਜਲ ਪਾਰ ਪਰਾਈ ਗੂਜਰੀ ਮਹੱਲਾ ਪੰਜਵਾ ਖੇਨਵੈ ਥਾਪ ਉਥਾਪਨ ਹਾਰਾ ਕੀਮਤ ਜਾਏ ਨਾ ਕਰੀ ਰਾਜਾ ਰੰਗ ਕਰੈ ਖਿਨ ਪੀਤਰ ਨੀਚਾ ਜੋਤ ਤਰੀ ਧਿਆਈਐ ਆਪਣੋ ਸਦਾ ਹਰੀ ਸੋਚ ਅੰਦੇ ਸਾ ਤਾਕਾ ਕਾ ਕਰੀਐ ਜਾ ਮਹਿ ਏਕ ਘਰੀ ਰਾਮ ਤੁਮਰੀ ਟੇਕ ਪੂਰੇ ਮੇਰੇ ਸਤਿਗੁਰ ਮਨ ਸਰਨ ਤੁਮਾਰੈ ਪਰੀ ਅਚੇਤ ਆਨੇ ਬਾਰਕ ਨਾਨਕ ਹਮ ਤੁਮ ਰਾਖੋ ਧਾਰ ਕਰੀ ਗੂਜਰੀ ਮਹੱਲਾ ਪੰਜਵਾ ਤੂੰ ਦਾਤਾ ਜੀਆ ਸਭਨਾ ਕਾ ਬਸੋ ਮੇਰੇ ਮਨ ਮਾਹੀ ਚਰਨ ਕਮਲ ਰਿਗਵਾਹੇ ਸਮਾਏ ਤਹਾ ਪਰਮ ਅੰਧੇਰਾ ਨਾਹੀ ਠਾਕੁਰ ਜਾ ਸਿਮਰਾ ਤੂੰ ਤਾਹੀ ਕਰ ਕਿਰਪਾ ਸਰਬ ਪ੍ਰਤਿਪਾਲ ਕਿਉ ਪ੍ਰਭ ਕਉ ਸਲਾ ਸਲਾਹੀ ਰਹਾਉ ਸਾਸ ਸਾਸ ਤੇਰਾ ਨਾਮ ਸਮਾਰੋ ਤੁਮ ਹੀ ਕਉ ਪ੍ਰਭ ਆਹੀ ਨਾਨਕ ਟੇਕ ਭਈ ਕਰਤੇ ਕੀ ਹੋ ਰਿਆਸ ਵਿਡਾਣੀ ਲਾਹੀ ਗੂਜਰੀ ਮਹੱਲਾ ਪੰਜਵਾ ਕਰ ਕਿਰਪਾ ਆਪਣਾ ਦਰਸ ਦੀਜੈ ਜਸ ਗਾਓ ਨਿਸ ਹਰ ਭੋਰ ਕੇਸ ਸੰਗ ਦਾਸ ਭਗਤ ਝਾਰੋ ਇਹ ਮਨੋਰਥ ਮੋਰ ਠਾਕੁਰ ਤੁਜ ਬਿਨ ਬਿਆ ਨਾ ਹੋਰ ਚਿਤ ਚਿਤਵੋ ਹਰ ਰਸਨੈ ਰਾਧਵ ਨਿਰਖਉ ਤੁਮਰੀ ਓਰ ਰਹਾਉ ਦਇਆਲ ਪੁਰਖ ਸਰਬ ਕੇ ਠਾਕੁਰ ਬਿਨੋ ਕਰੋ ਕਰ ਜੋਰੀ ਨਾਮ ਜਪੈ ਨਾਨਕ ਦਾਸ ਤੁਮਰੋ ਉਧਰਸ ਆਖੀ ਫੋਰ ਗੂਦਰੀ ਮਹੱਲਾ ਪੰਜਵਾ ਬ੍ਰਹਮ ਲੋਕ ਅਰ ਰੁਦਰ ਲੋਕ ਆਈ ਇੰਦਰ ਲੋਕ ਤੇ ਧਾਏ ਸਾਧ ਸੰਗਤ ਕੋ ਜੋਹਿ ਨਾ ਸਾਕੈ ਮਰਮਲ ਧੋਵੈ ਪਾਏ ਆ ਮੋਹਿ ਆਏ ਪਰਿਓ ਸਰਨਾਏ ਬਹੁਜ ਭਾਵ ਕੋ ਬਹੁਤ ਪ੍ਰਜਾਰੈ ਮੋਕੋ ਸਤਿਗੁਰ ਦਿਓ ਹੈ ਬਤਾਏ ਰਹਾਓ ਸਿੱਧ ਸਾਧ ਕਰ ਜਖੇ ਕਿੰਨਰ ਨਰ ਰਹੀ ਕੰਠ ਉਰਝਾਏ ਜਨ ਨਾਨਕ ਅੰਕਿਆ ਪ੍ਰਭ ਕਰਤੈ ਜਾ ਕੈ ਕੋਟ ਐਸੀ ਦਾਸ ਆਏ ਗੂਜਰੀ ਮਹੱਲਾ ਪੰਜਵਾ ਆਪ ਜਸ ਮਿਟਾਇ ਹੋਵੈ ਜਗ ਕੀਰਤ ਦਰਗਾ ਬੈ ਸੁਣ ਪਾਈਐ ਜਾਂ ਕੀ ਤਰਾਸ ਨਾਸ ਹੋਏ ਖਿਨ ਮਹਿ ਸੁਖ ਅਨੰਦ ਸੇਤੀ ਘਰ ਜਾਈਐ ਜਾ ਤੇ ਘਾਲ ਨਾ ਬਿਰਥੀ ਜਾਈਐ ਆਠ ਪਾਰ ਸਿਮਰੋ ਪ੍ਰਭ ਆਪਣਾ ਮਨ ਤਨ ਸਦਾ ਧਿਆਈਐ ਰਹਾ ਮੋਹੇ ਸਰਨ ਦੀਨ ਦੁਖ ਪੰਜਨ ਤੂੰ ਦੇਹ ਸੋਈ ਪ੍ਰਭ ਪਾਈਐ ਚਰਨ ਕਮਲ ਨਾਨਕ ਰੰਗਿ ਰਾਤੇ ਹਰ ਦਾਸਾ ਪੈਜ ਰਖਾਈਐ ਗੂਜਰੀ ਮਹੱਲਾ ਪੰਜਵਾ ਵਿਸ਼ਵੰਬਰ ਜੀਨ ਕੋ ਦਾਤਾ ਭਗਤ ਭਰੇ ਭੰਡਾਰ ਜਾ ਕੀ ਸੇਵਾ ਨਿਫਲ ਨਾ ਹੋਵਤ ਖਿਨ ਮਹਿ ਕਰੇ ਉਧਾਰ ਮਨ ਮੇਰੇ ਚਰਨ ਕਮਲ ਸੰਗ ਰਾਚ ਸਗਲ ਜੀ ਜਾ ਕਉ ਆਰਾਧੈ ਤਾਹੂ ਕਉ ਤੂੰ ਜਾਚ ਰਹਾਉ ਨਾਨਕ ਸਰਣ ਤੁਮਾਰੀ ਕਰਤੇ ਤੂੰ ਪ੍ਰਭ ਪ੍ਰਾਣ ਆਧਾਰ ਹੋਏ ਸਹਾਈ ਜਿਸ ਤੂੰ ਰਾਖੈ ਤਿਸ ਕਹਾ ਕਰੇ ਸੰਸਾਰ ਗੂਦਰੀ ਮਹੱਲਾ ਪੰਜਵਾ ਜਨ ਕੀ ਪੈ ਸਵਾਰੀ ਆਪ ਹਰਿ ਹਰਿ ਨਾਮ ਦੀ ਓਗੁਰ ਆਵਖਦ ਉਤਰ ਗਇਓ ਸਭ ਤਾਪ ਰਹਾਉ ਹਰਿ ਗੋਬਿੰਦ ਰਖਿਓ ਪਰਮੇਸ਼ਰੇ ਆਪਣੀ ਕਿਰਪਾ ਧਾਰੇ ਮਿਟੀ ਵਿਆਧੇ ਸਰਬ ਸੁਖ ਹੋਏ ਹਰਿ ਗੁਣ ਸਦਾ ਵਿਚਾਰੇ ਅੰਗੀਕਾਰ ਕਿਓ ਮੇਰਾ ਕਰਤਾ ਗੁਰ ਪੂਰੇ ਕੀ ਵਡਿਆਈ ਆਵ ਚਲ ਧਰੀ ਗੁਰ ਨਾਨਕ ਨਿਤ ਨਿਤ ਚੜੈ ਸੁਆਈ ਗੂਜਰੀ ਮਹੱਲਾ ਪੰਜਵਾ ਕਬਹੂ ਹਰਿ ਸਿਓ ਚੀਤ ਨ ਲਾਇਓ ਧੰਦਾ ਕਰਤ ਬਿਹਾਨੀ ਔਧੈ ਗੁਣ ਨਿਦ ਨਾਮ ਨ ਗਾਇਓ ਰਹਾ ਕੌਡੀ ਕੌਡੀ ਜੋਰਤ ਕਪਟੇ ਅਨਕ ਜੁਗਤ ਕਰ ਧਾਇਓ ਬਿਸਰਤ ਪ੍ਰਭ ਕੀਤੇ ਦੋ ਗਨਿਆ ਮਹਾ ਮੋਹਨੀ ਖਾਇਓ ਕਰੋ ਅਨੁਗ੍ਰਹ ਸੁਆਮੀ ਮੇਰੇ ਗਨੋ ਨਾ ਮੋਹਿ ਕਮਾਇਓ ਗੋਬਿੰਦ ਆਲ ਕਿਰਪਾਲ ਸੂ ਸਾਗਰ ਨਾਨਕ ਹਰਿ ਸਰਣ ਆਇਓ ਗੂਦਰੀ ਮਹੱਲਾ ਪੰਜਵਾ ਰਸਨਾ ਰਾਮ ਰਾਮ ਰਵੰਤੇ ਛੋੜਿਆਨ ਵਿਵਹਾਰ ਮਿਥਿਆ ਭਾਈ ਸਦਾ ਭਗਵੰਤ ਰਹਾਓ ਨਾਮ ਏਕ ਆਧਾਰ ਭਗਤਾ ਈ ਤਿਆਗੈ ਟੇਕ ਕਰ ਕਿਰਪਾ ਗੋਬਿੰਦ ਦੀਆ ਗੁਰ ਗਿਆਨ ਬੁੱਧ ਵਿਵੇਕ ਕਰਨ ਕਾਰਨ ਸੰਗ੍ਰਤ ਸ੍ਰੀ ਤਰ ਤਾ ਕੀ ਗਹੀ ਮੁਕਤ ਜੁਗਤ ਰਵਾਲ ਸਾਧੂ ਨਾਨਕ ਹਰ ਨਿਤ ਲਹੀ ਗੂਦਰੀ ਮਹੱਲਾ ਪੰਜਵਾ ਘਰ ਚੌਥਾ ਚੌਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦੇ ਛਾੜ ਸਗਲ ਸਿਆਣ ਪਾ ਸਾਧ ਸਰਣੀ ਆਓ ਪਾਰ ਬ੍ਰਹਮ ਪਰਮੇਸ਼ਰੋ ਪ੍ਰਭੂ ਕੇ ਗੁਣ ਗਾਓ ਹਰੇ ਚਿਤ ਚਰਨ ਕਮਲ ਆਰਾਧੇ ਸਰਬ ਸੂਖ ਕਲਿਆਣ ਪਾਵੈ ਮਿਟੈ ਸਗਲ ਉਪਾਧਿ ਰਹਾਓ ਮਾਤ ਪਿਤਾ ਸੁਤ ਮੀਤ ਪਾਈ ਤਿਸ ਬਿਨਾ ਨਹੀਂ ਕੋਏ ਈਤ ਊਤ ਜੀ ਨਾਲ ਸੰਗੀ ਸਰਬ ਰਵਿਆ ਸੋਏ ਕੋਟ ਜਤਨੂ ਭਾਵ ਮਿਥਿਆ ਕਛ ਨਾ ਆਵੇ ਕਾਮੇ ਸਰਨ ਸਾਧੂ ਨਿਰਮਲਾ ਗਤ ਹੋਏ ਪ੍ਰਭ ਕੈ ਨਾਮ ਅਗਮ ਦਇਆਲ ਪ੍ਰਭੂ ਉਚਾ ਸਰਨ ਸਾਧੂ ਜੋਗ ਤਿਸ ਪ੍ਰਾਪਤਿ ਨਾਨਕਾ ਜਿਸ ਲਿਖਿਆ ਤੁਰ ਸੰਜੋਗ ਗੂਜਰੀ ਮਹੱਲਾ ਪੰਜਵਾ ਆਪਨਾ ਗੁਰ ਸੇਵ ਸਾਧੀ ਰਮੋ ਗੁਣ ਗੋਬਿੰਦ ਸਾਥ ਸਾਸ ਆਰਾਧ ਹਰਿ ਹਰਿ ਲਹਿ ਜਾਏ ਮਨ ਕੀ ਚਿੰਦ ਮੇਰੇ ਮਨ ਜਾਪ ਪ੍ਰਭ ਕਾ ਨਾਉ ਸੂਖ ਸਾਜ ਆਨੰਦ ਪਾਵਹਿ ਮਿਲੀ ਨਿਰਮਲ ਥਾਉ ਰਹਾਉ ਸਾਧ ਸੰਗ ਉਧਾਰਿਓ ਮਨ ਆਠ ਪਾਰ ਆਰਾਧੇ ਕਾਮ ਕ੍ਰੋਧ ਅਹੰਕਾਰ ਬਿਨਸੈ ਮਿਟੈ ਸਗਲ ਪਾਦੇ ਅਟਲ ਅਛੇਦ ਅਭੇਦ ਸੁਆਮੀ ਸਰਣਤਾ ਕੀ ਆਓ ਚਰਨ ਕਮਲਿਆ ਰਾਧ ਹਿਰਦੈ ਏਕ ਸੋ ਲਿਵਲਾਓ ਪਾਰ ਬ੍ਰਹਮ ਪ੍ਰਭ ਦਇਆ ਧਾਰੀ ਬਖਸ਼ਨੀ ਨੇ ਆਪ ਸਰਬ ਸੁਖ ਹਰਿ ਨਾਮ ਦੀਆ ਨਾਨਕ ਸੋ ਪ੍ਰਭ ਜਾਪੇ ਗੂਜਰੀ ਮਹੱਲਾ ਪੰਜਵਾ ਗੁਰ ਪ੍ਰਸਾਦੀ ਪ੍ਰਭ ਧਿਆਇਆ ਗਈ ਸੰਕਾ ਟੂਟੇ ਦੁਖ ਅਨੇਰਾ ਭੈ ਬਿਨਾਸੇ ਪਾਪ ਗਏ ਨਿਕੂਟੇ ਹਰਿ ਹਰਿ ਨਾਮ ਕੀ ਮਨ ਪ੍ਰੀਤ ਮਿਲ ਸਾਧ ਬਚਨ ਗੋਬਿੰਦ ਧਿਆਏ ਮਹਾ ਨਿਰਮਲ ਰੀਤ ਰਹਾਉ ਜਾਪ ਤਾਪ ਅਨੇਕ ਕਰਨੀ ਸਫਲ ਸਿਮਰਤ ਨਾਮ ਕਰ ਅਨੁਗ੍ਰਹ ਆਪ ਰਾਖੇ ਭੈ ਪੂਰਨ ਕਾਮ ਸਾਥ ਸਾਸਨਾ ਨਾ ਬਿਸਰ ਕਬਹੂ ਬ੍ਰਹਮ ਪ੍ਰਭ ਸਮਰੱਥ ਗੁਣ ਅਨਕ ਰਸਨਾ ਕਿਆ ਬਖਾਨਾ ਅਗੰਤ ਸਦਾ ਅਕਥ ਦੀਨ ਦਰਦ ਨਿਵਾਰ ਕਾਰਣ ਦਇਆਲ ਕਿਰਪਾ ਕਰਨ ਅਟਲ ਪਦਵੀ ਨਾਮ ਸਿਮਰਨ ਦ੍ਰਿੜ ਨਾਨਕ ਹਰਿ ਹਰਿ ਸਰਨ ਗੂਜਰੀ ਮਹੱਲਾ ਪੰਜਵਾ ਅਹੰ ਬੁੱਧ ਬਉ ਸਗਨ ਆਇਆ ਮਹਾ ਦੀਰਘ ਰੋਗ ਹਰਿ ਨਾਮ ਔਖਦ ਗੁਰੇ ਨਾਮ ਦੀਨੋ ਕਰਨ ਕਾਰਨ ਜੋਗ ਮਨ ਤਨ ਬਾਛਿਆ ਜਨ ਧੂਰੇ ਕੋਟ ਜਨਮ ਕੇ ਲਹਿ ਪਾਤਿਕ ਗੋਵਿੰਦ ਲੋਚਾ ਪੂਰੇ ਰਹਾਓ ਆਦ ਅੰਤੇ ਮਧ ਆਸਾ ਕੂਕਰੀ ਬਿਕਰਾਲ ਗੁਰ ਗਿਆਨ ਕੀਰਤਨ ਗੋਬਿੰਦ ਰਵਣੰ ਕਟਿਆ ਜਮ ਜਾਲ ਕਾਮ ਕ੍ਰੋਧ ਲੋਭ ਮੋਹ ਮੂਠੇ ਸਦਾ ਆਵਾਗਮਣ ਪ੍ਰਭ ਪ੍ਰੇਮ ਭਗਤ ਗੋਪਾਲ ਸਿਮਰਨ ਮਿਟ ਜੋਨੀ ਭਵਨ ਮਿੱਤਰ ਪੁੱਤਰ ਕਲਤਰ ਸੁਰ ਰਿਦ ਤੀਨ ਤਾਪ ਜਲੰਤ ਜਪ ਰਾਮ ਰਾਮਾ ਦੁਖ ਨਿਵਾਰੇ ਮਿਲੇ ਹਰ ਜਨ ਸੰਤ ਸਰਬ ਵਿਦ ਪ੍ਰਭ ਤੇ ਪੁਕਾਰੈ ਕਥੈ ਨਾਹੀ ਛੋਟ ਹਰ ਚਰਨ ਸਰਨ ਅਪਾਰ ਪ੍ਰਭ ਕੇ ਦ੍ਰਿੜ ਗਹੀ ਨਾਨਕ ਓਟ ਗੂਦਰੀ ਮਹੱਲਾ ਪੰਜਵਾਂ ਘਰ ਚੌਥਾ ਦੁਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਆਰਾਧ ਸ੍ਰੀ ਤਰ ਸਫਲ ਮੂਰਤ ਕਰਨ ਕਾਰਨ ਜੋਗ ਗੁਣ ਰਵਣ ਸ਼ਰਵਣ ਅਪਾਰ ਮਹਿਮਾ ਫੇਰ ਨਾ ਹੋਤ ਵਿਯੋਗ ਮਨ ਚਰਨਾਰ ਬਿੰਦੂ ਪਾਸ ਕਲ ਕਲੇਸ਼ ਮਿਟੰਤ ਸਿਮਰਨ ਕਾੜ ਜਮ ਦੂਤ ਪਾਸ ਰਹਾਓ ਸਤਰ ਦਹਨ ਹਰਿ ਨਾਮ ਕਹਨ ਅਵਰ ਕਛ ਨਾ ਉਪਾਉ ਕਰਿ ਅਨੁਗ੍ਰਹ ਪ੍ਰਭੂ ਮੇਰੇ ਨਾਨਕ ਨਾਮ ਸੁਆਉ ਗੋਦਰੀ ਮਹੱਲਾ ਪੰਜਵਾ ਤੂੰ ਸਮਰਾਤ ਸਰਨ ਕੋ ਦਾਤਾ ਦੁਖ ਪੰਜਨ ਸੁਗਰਾਏ ਜਾਹੇ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ ਗੋਵਿੰਦ ਤੁਝ ਬਿਨ ਅਵਰ ਨ ਠਾਓ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜਪੀ ਤੁਮਾਰਾ ਨਾਉ ਰਹਾਉ ਸਤਗੁਰ ਸੇਵ ਲੱਗੇ ਹਰ ਚਰਨੀ ਬੜਾ ਭਾਗ ਲਿਵ ਲਾਗੀ ਕਵਲ ਪ੍ਰਗਾਸ ਭੈ ਸਾਥ ਸੰਗੇ ਦੁਰਮਤ ਬੁੱਧ ਤਿਆਗੀ ਆਠ ਵਾਰ ਹਰ ਕੇ ਗੁਣ ਗਾਵੇ ਸਿਵਰਾ ਦੀਨ ਦਇਆਲਾ ਆਪ ਤਰੈ ਸੰਗਤ ਸਭ ਉਧਰੈ ਬਿਨ ਸੇ ਸਗਲ ਦਿਨ ਜਾਲਾ ਚਰਨ ਆਧਾਰ ਤੇਰਾ ਪ੍ਰਭ ਸੁਆਮੀ ਓਤ ਭੋਤ ਪ੍ਰਭ ਸਾਥ ਸਰਨ ਪਰਿਓ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰਿ ਹਾਥ ਗੂਜਰੀ ਅਸ਼ਟਪਦੀਆ ਮਹੱਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਏਕ ਨਗਰੀ ਪੰਜ ਚੋਰ ਬਸੀਲੇ ਬਰਜਤ ਚੋਰੀ ਧਾਵੈ ਤ੍ਰਿਹਦ ਸੰਭਾਲ ਰਖੈ ਜੋ ਨਾਨਕ ਮੋਗ ਮੂਤ ਸੋ ਪਾਵੈ ਚੇਤੋ ਵਾਸਦਿਓ ਬਨਵਾਲੀ ਰਾਮ ਹਿਰਦੈ ਜਪ ਮਾਲੀ ਰਹਾਓ ਉਰਦ ਮੂਲ ਜੇ ਸਾਖ ਤਲਾ ਚਾਰ ਵੇਦ ਜਿਤ ਲਾਗੇ ਸਾਜ ਪਾਏ ਜਾਏ ਤੇ ਨਾਨਕ ਪਾਰ ਬ੍ਰਹਮ ਲਿਵ ਜਾਗੇ ਪਾਰ ਜਾਤ ਕਰੇ ਆਗਨ ਮੇਰਾ ਪੂਹ ਪੱਤਰ ਤਤ ਡਾਲਾ ਸਰਬ ਜੋਤ ਨਿਰੰਜਨ ਸੰਭੂ ਛੋਡਾ ਬਹੁ ਜੰਜਾਲਾ ਸੁਣ ਸਿਖ ਬੰਤੇ ਨਾਨਕ ਬਿਨਵੈ ਛੋਡੋ ਮਾਇਆ ਜਾਲਾ ਮਨ ਵਿਚਾਰ ਏਕ ਲਿਵ ਲਾਗੀ ਪੁਨਰਬ ਜਨੋ ਨਾ ਕਾਲਾ ਸੋ ਗੁਰੂ ਸੋ ਸਿੱਖ ਕਥਿਯ ਲੈ ਸੋ ਵੈਦ ਜੇ ਜਾਣੈ ਰੋਗੀ ਤਿਸ ਕਾਰਨ ਕੰਮ ਨਾ ਧੰਦਾ ਨਾਹੀ ਧੰਦਾ ਗਿਰਹੀ ਜੋਗੀ ਕਾਮ ਕ੍ਰੋਧ ਅਹੰਕਾਰ ਤਜਿਲੇ ਲੋਭ ਮੋਹ ਤਿਸ ਮਾਇਆ ਮਨ ਤਤ ਅਵਗਤ ਧਿਆਇਆ ਗੁਰ ਪ੍ਰਸਾਦੀ ਪਾਇਆ ਗਿਆਨ ਧਿਆਨ ਸਭ ਦਾਤ ਕਥਿਲੇ ਸੇਤ ਵਰਨ ਸਭ ਦੂਤਾ ਬ੍ਰਹਮ ਕਮਲ ਮਦ ਤਾਸ ਰਸਾਦੰ ਜਾਗਤ ਨਾਹੀ ਸੂਤਾ ਮਹਾ ਗੰਭੀਰ ਪੱਤਰ ਪਾਤਾਲਾ ਨਾਨਕ ਸਰਬ ਜੋ ਆਇਆ ਉਪਦੇਸ਼ ਗੁਰੂ ਮਮ ਪੁਨਹ ਨ ਗਰਭੰ ਬੇਖਤਾ ਜੀ ਅੰਮ੍ਰਿਤ ਪੀ ਆਇਆ ਗੂਜਰੀ ਮਹੱਲਾ ਪਹਿਲਾ ਕਮਨ ਕਮਨ ਜਾਛੈ ਬ੍ਰਵਦਾ ਤੇ ਤਾਕੇ ਅੰਤ ਨ ਪਰੈ ਸਮਾਰ ਜੈਸੀ ਭੂਖ ਹੋਏ ਅਬ ਅੰਤਰ ਤੂੰ ਸਮਰੱਥ ਸਚ ਦੇਵਨ ਹਾਰ ਐ ਜੀ ਜਪ ਤਪ ਸੰਜਮ ਸੱਚ ਆਧਾਰ ਹਰਿ ਹਰ ਨਾਮ ਦੇਹ ਸੁਖ ਪਾਈਐ ਤੇਰੀ ਭਗਤ ਪਰੇ ਭੰਡਾਰ ਰਹਾ ਸੁਨ ਸਮਾਦ ਰਹਿ ਲਿਵ ਲਾਗੇ ਏਕਾ ਏਕੀ ਸਭ ਵਿਚਾਰ ਜਾਲ ਥਲ ਧਰਨ ਗਗਨ ਤਹ ਨਾਹੀ ਆਪੇ ਆਪ ਕੀਆ ਕਰਤਾਰ ਨਾ ਤਦ ਮਾਇਆ ਮਗਨ ਨਾ ਛਾਇਆ ਨਾ ਸੂਰਜ ਚੰਦ ਨਾ ਜੋਤ ਅਪਾਰ ਸਰਬ ਦ੍ਰਿਸ਼ਟ ਲੋਚਨ ਅਭਿਅੰਤਰੇ ਅੰਤਰੇ ਏਕਾ ਨਦਰ ਸੋ ਤ੍ਰਿਪਉਣ ਸਾਰ ਪਉਣ ਪਾਣੀ ਅਗਨ ਕੀ ਆ ਬ੍ਰਹਮਾ ਵਿਦਮੇ ਸਕਾਰ ਸਰਬੇ ਜਾਚ ਤੂੰ ਪ੍ਰਵਦਾਤਾ ਦਾਤ ਕਰੇ ਆਪਣਾ ਵਿਚਾਰ ਕੋਟ ਤੇ ਤੀਸ ਜਾਚਹਿ ਪ੍ਰਭ ਨਾਇਕ ਦੇ ਦੇ ਤੋਟ ਨਾਈ ਪੰਡਾਰ ਊਂਧੈ ਭਾਂਡੈ ਕਛ ਨਾ ਸਮਾਵੈ ਸੀਧੈ ਅੰਮ੍ਰਿਤ ਪਰੈ ਨਿਹਾਰ ਸਿਧ ਸਮਾਧੀ ਅੰਤਰ ਜਾਚਹਿ ਰਿਦ ਸਿਧ ਜਾਚ ਕਰਹਿ ਜੈਕਾਰ ਜੈਸੀ ਪਿਆਸ ਹੋਏ ਮਨ ਅੰਤਰਿ ਤੈਸੋ ਜਲ ਦੇਵਹਿ ਪ੍ਰਕਾਰ ਬੜੇ ਭਾਗ ਗੁਰ ਸੇਵਾ ਆਪਣਾ ਭੇਦ ਨਾਹੀ ਗੁਰਦੇਵ ਮੁਰਾਰ ਤਾਕੋ ਕਾਲ ਨਾਹੀ ਜਮ ਜੋ ਹੈ ਬੂਝੈ ਅੰਤਰ ਸਭ ਵਿਚਾਰ ਆਵ ਤਬ ਅਵਰ ਨਾ ਮਾਗੋ ਹਰਿ ਪਹਿ ਨਾਮ ਨਿਰੰਜਨ ਦੀਜੈ ਪਿਆਰ ਨਾਨਕ ਚਾਤਰ ਕੇ ਅੰਮ੍ਰਿਤ ਜਲ ਮਾਗੈ ਹਰ ਜਸ ਦੀਜੈ ਕਿਰਪਾ ਧਾਰੇ ਗੂਜਰੀ ਮਹੱਲਾ ਪਹਿਲਾ ਐ ਜੀ ਜਨਮ ਰਹਿ ਆਵੈ ਪੁਨ ਜਾਵੈ ਬਿਨ ਗੁਰ ਗਤ ਨਹੀਂ ਕਾਈ ਗੁਰੂ ਪ੍ਰਾਣੀ ਨਾਮੇ ਰਾਤੇ ਨਾਮੇ ਗਤ ਪਤਿ ਪਾਈ ਭਾਈ ਰੇ RAM ਨਾਮ ਚਿਤ ਲਾਈ ਗੁਰ ਪ੍ਰਸਾਦੀ ਹਰ ਪ੍ਰਭ ਜਾਚੈ ਐਸੀ ਨਾਮ ਵਡਾਈ ਰਹਾਉ ਹੈ ਦੀ ਬਹੁਤੇ ਭੇ ਕਰੈ ਭਿਖਿਆ ਕੋ ਕੇਤੇ ਉਦਰ ਪਰਨ ਕੈ ਤਾਈ ਬੇਨ ਹਰਿ ਭਗਤ ਨਾਹੀ ਸੁਖ ਪ੍ਰਾਨੀ ਬੇਨ ਗੁਰ ਗਰਬ ਨਾ ਜਾਈ ਐ ਜੀ ਕਾਲ ਸਦਾ ਸਿਰ ਉਪਰ ਠਾਡੇ ਜਨਮ ਜਨਮ ਵਹਿਰਾਈ ਸਾਚੈ ਸਬਦ ਰਤੇ ਸੇ ਬਾਚੇ ਸਤਿਗੁਰ ਬੂਝ 부ਝਾਈ ਗੁਰ ਸਰਣ ਆਈ ਜੋਇ ਨਾ ਸਾਕੈ ਦੂਤ ਨਾ ਸਕੈ ਸੰਤਾਈ ਆਵਗਦ ਨਾਥ ਨਿਰੰਜਨ ਰਾਤੇ ਨਿਰਪਉ ਸੋ ਲਿਵ ਲਾਈ ਹੈ ਜਿਉ ਨਾਮ ਦਿਲਾਓ ਨਾਮੇ ਨਿਵ ਲਾਵੋ ਸਤਿਗੁਰ ਟੇਕ ਟਿਕਾਈ ਜੋ ਤਿਸ ਭਾਵੈ ਸੋਈ ਕਰਤੀ ਕਿਰਤਨਾ ਮੇਟਿਆ ਜਾਈ ਐ ਦੀ ਭਾਗ ਪਰੇ ਗੁਰ ਸ਼ਰਨ ਤੁਮਾਰੀ ਮੈਂ ਅਵਰ ਨਾ ਦੂਜੀ ਭਾਈ ਅਬ ਤਵੇ ਏਕੋ ਏਕ ਪੁਕਾਰੋ ਆਦ ਜੁਗਾਦ ਸਖਾਈ ਐ ਜੀ ਰਾਖਉ ਕੈ ਨਾਮ ਆਪਣੇ ਕੀ ਤੁਝੀ ਸਿਉ ਪਨ ਆਈ ਕਰ ਕਿਰਪਾ ਗੁਰ ਦਰਸ ਦਿਖਾਵਹੁ ਹਉ ਮੈਂ ਸਬਦ ਜਲਾਈ ਐ ਜੀ ਕਿਆ ਮਾਗੋ ਕਿਸ ਰਹਿ ਨਾ ਦੀਸੈ ਇਸ ਜਗ ਮੈਂ ਆਇਆ ਜਾਈ ਨਾਨਕ ਨਾਮ ਪਦਾਰਥ ਬੀਜੈ ਹਿਰਦੈ ਕੰਠ ਬਣਾਈ ਗੂਦਰੀ ਮਹੱਲਾ ਪਹਿਲਾ ਐ ਜੀ ਨਾ ਹਮ ਉਤਮ ਨੀਤ ਨਾ ਮਧਿਮ ਹਰ ਆਗਤ ਹਰ ਕੇ ਲੋਗ ਨਾਮ ਰਤੇ ਕੇ ਬੈਰਾਗੀ ਸੋ ਵਿਜੋਗ ਵਿਸਰਜਿਤ ਰੋਗ ਪਾਈ ਰੇ ਗੁਰ ਕਿਰਪਾ ਤੇ ਭਗਤ ਠਾਕੁਰ ਕੀ ਸਤਿਗੁਰ ਵਾਖ ਹਿਰਦੈ ਹਰ ਨਿਰਮਲ ਨਾ ਜਮ ਕਾਣ ਨਾ ਜਮ ਕੀ ਬਾਕੀ ਰਹਾਉ ਹਰ ਗੁਣ ਰਸਨ ਰਵਹਿ ਪ੍ਰਭ ਸੰਗੇ ਜੋਤ ਭਾਵੈ ਸਾਜਰੀ ਬਿਨ ਹਰਿ ਨਾਮ ਬ੍ਰਿਥਾ ਜਗ ਜੀਵਨ ਹਰ ਬਿਨ ਨੇ ਫਲ ਮੇ ਘਰੀ ਐ ਜੀ ਖੋਟੇ ਠੌਰ ਨਾਹੀ ਕਰ ਬਾਹਰੇ ਨਿੰਦਕ ਗਤ ਨਹੀਂ ਕਾਈ ਰੋਸ ਕਰੈ ਪ੍ਰਭ ਬਖਸ਼ਨਾ ਮੇਟੈ ਨਿਤ ਨਿਤ ਚੜੈ ਸੁਆਈ ਐ ਜੀ ਗੁਰ ਕੀ ਦਾਤ ਨਾ ਮੇਟੈ ਕੋਈ ਮੇਰੇ ਠਾਕੁਰ ਆਪ ਦਿਵਾਈ ਨਿੰਦਕ ਨਰ ਕਾਲੇ ਮੁਖ ਨਿੰਦਾ ਜਿਨ ਗੁਰ ਕੀ ਦਾਤ ਨਾ ਭਾਈ ਐ ਜੀ ਸ਼ਰਨ ਪਰੇ ਪ੍ਰਭ ਬਖਸ਼ਣ ਲਾਵੈ ਬਿਲਮ ਨਾ ਅਦਵਾਰਾਈ ਆਨੰਦ ਮੂਲ ਨਾ ਸ੍ਰੀਨਾਥਾ ਸਤਿਗੁਰ ਮੇਲ ਮਿਲਾਈ ਐ ਜੀ ਸਦਾ ਦਇਆਲ ਦਇਆ ਕਰ ਰਵਿਆ ਗੁਰਮਤ ਭ੍ਰਮਣ ਚੁਕਾਈ ਪਾਰਸ ਭੇਟ ਕੰਚਨ ਧਾਤ ਹੋਈ ਸਤ ਸੰਗਤ ਕੀ ਵਡਿਆਈ ਹਾਰ ਜਲ ਨਿਰਮਲ ਮਨ ਸੁਨਾਨੀ ਮੱਜਨ ਸਤਿਗੁਰ ਭਾਈ ਪੁਨਰਵ ਜਨੁ ਨਾਹੀ ਜਨ ਸੰਗਤਿ ਜੋਤੀ ਜੋਤ ਮਿਲਾਈ ਤੂੰ ਵਡ ਪੁਰਖਿਆ ਗਮ ਤਰੋਵਰ ਹਮ ਪੰਖੀ ਤੁਜ ਮਾਹੀ ਨਾਨਕ ਨਾਮ ਨਿਰੰਜਨ ਦੀ ਜੈ ਜੁਗ ਜੁਗ ਸਭ ਸਲਾਹੀ ਗੂਦਰੀ ਮਹੱਲਾ ਪਹਿਲਾ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਭਗਤੀ ਪ੍ਰੇਮ ਆਰਾਧ ਤੰ ਸਤ ਪਿਆਸ ਪਰਮ ਹਿਤੰ ਬਿਲ ਲਾਭ ਬਿਲ ਬਿਨੰਤਿਆ ਸੁ ਭਾਏ ਚਿਤ ਹਿਤੰ ਜਪ ਮਨ ਨਾਮ ਹਰ ਸਰਣੀ ਸੰਸਾਰ ਸਾਗਰ ਧਾਰਿ ਤਾਰਨ ਰਾਮ ਨਾਮ ਕਰ ਕਰਨੀ ਰਹਾ ਏ ਮਨ ਮਿਰਤ ਸੁਭ ਚਿੰਤੰ ਗੁਰ ਸਬਦ ਹਰਿ ਰਮਨ ਮਤ ਤਤ ਗਿਆਨ ਕਲਿਆਣ ਨਿਧਾਨ ਹਰਿ ਨਾਮ ਮਨ ਰਮਨ ਚਲ ਚਿਤ ਬਿਤ ਭ੍ਰਮਾ ਭ੍ਰਮੰ ਜਗ ਮੋਹ ਮਗਨ ਹਿਤੰ ਥਿਰ ਨਾਮ ਭਗਤ ਦਿੜੰ ਮਤੀ ਗੁਰ ਵਾਕ ਸਬਦ ਰਤੰ ਪਰਮਾਤ ਪਰਮ ਨ ਚੂਕੀ ਜਗ ਜਨਮ ਵਿਆਦ ਖਪੰ ਅਸਥਾਨ ਹਰਨੇ ਕੇਵਲੰ ਸਤਮਤੀ ਨਾਮ ਤਪੰ ਇਹੋ ਜਗ ਮੋਹ ਹੇਤ ਵਿਆਪਤੰ ਦੁਖ ਅਦਕ ਜਨਮ ਮਰਨੰ ਭਾਈ ਸਰਨ ਸਤਗੁਰੂ ਉਬਰੈ ਹਰਿ ਨਾਮ ਰਿਦ ਰਮਣੰ ਗੁਰਮਤਿ ਨੇਚਨ ਮਨ ਮਨ ਮਨੰ ਸਾਜ ਵਿਚਾਰੰ ਸੋ ਮਨ ਨਿਰਮਲ ਜਿਤ ਸਾਚ ਅੰਤਰ ਗਿਆਨ ਰਤਨ ਸਾਰੰ ਪੈ ਪਾਏ ਭਗਤ ਤਰ ਭਵ ਜਨ ਮਨਾ ਚਿਤ ਲਾਏ ਹਰ ਚਰਣੀ ਹਰਿ ਨਾਮ ਹਿਰਦੈ ਪਵਿੱਤਰ ਪਾਵਨ ਇਹੋ ਸਰੀਰ ਤਉ ਸਰਣੀ ਲਬ ਲੋਭ ਲਾਹਰ ਨਿਵਾਰਨ ਹਰਿ ਨਾਮ ਰਾਸ ਮਨੰ ਮਨ ਮਾਰ ਤੁਹੀ ਨਿਰੰਜਨਾ ਕਹੋ ਨਾਨਕਾ ਸਰਨੰ